ठाकर के से, का सेवक आज्ञाकारी ठाकर का सेवक सदा पुजारी ਹੁਣ ਇਹ ਸੇਵਕ ਹੋ ਗਿਆ ਠਾਕੁਰ ਦਾ ਨਾਰਾਇਣ ਮਿਲੇ ਨਾਨਕ ਇਹ ਗੱਲ ਇੱਕ ਹੋ ਗਿਆ ਤਾਂ ਇਹ ਸੇਵਕ ਹੋ ਗਿਆ ਉਹ ਠਾਕੁਰ ਹੋ ਗਿਆ ਤਾਂ ਇਕੱਠੇ ਹੋ ਗਏ ਦੋਏ ਤਾਂ ਮੰਨਤਾ ਹੋ ਗਿਆ ਸੇਵਕ ਇਹਦਾ ਮੂਲ ਹੋ ਗਿਆ ਠਾਕੁਰ ਇੱਥੇ ਆ ਕੇ ਕ੍ਰਿਸ਼ਨ ਮੈਂ ਕਹਿ ਗਿਆ ਆ ਫਰਕ ਪੈ ਗਿਆ ਇੱਥੇ ਆ ਕੇ ਬੜੀ ਖਤਰਨਾਕ ਗੱਲ ਹੋ ਗਈ ਜੇ ਕ੍ਰਿਸ਼ਨ ਜਦ ਮੈਂ ਕਹਿ ਗਿਆ ਡੁੱਬ ਗਿਆ ਆ ਗਲਤੀ ਕਰ ਗਿਆ ਇੱਕ ਨਹੀਂ ਨਾ ਇੱਕ ਹੋ ਕੇ ਇੱਕ ਹੋ ਕੇ ਮੈਂ ਹੋ ਗਿਆ ਤਾਂ ਮੈਂ ਹੀ ਬ੍ਰਹਮ ਹੂੰ ਮੈਂ ਹੀ ਐ ਕਰਦਾ ਫਿਰ ਮੈਂ ਐ ਕਰਦਾ ਉਹ ਆ ਕੇ ਉੱਥੇ ਰੱਖੀ ਉਹ ਮੈਂ ਬੜਾ ਦੋਹਾਂ ਦਾ ਰਿਸ਼ਤਾ ਕੀ ਹੈ ਇਹ ਤੋਂ ਬਚਣ ਵਾਸਤੇ ਗੀਤਾ ਤੋਂ ਗਾਹਾਂ ਦਾ ਉਪਦੇਸ਼ ਹੈ ਸੇਵਕ ਤੇ ਠਾਕਰ ਦਾ ਰਿਸ਼ਤਾ ਇਹ ਗੀਤਾ ਤੋਂ ਗਾਹਾਂ ਗੀਤਾ ਜਿਹੜੀ ਗਲਤੀ ਉਹਦੀ ਸੁਧਾਈ ਹੈ ਉਹਦੀ ਇੱਥੇ ਆ ਗਏ ਖਤਰਨਾਕ ਗੱਲ ਹੈ ਗੀਤਾ ਨਹੀਂ ਕ੍ਰਿਸ਼ਨ ਦੀ ਬੋਲੀ ਨਾਲ ਲਿਖੀ ਹੋਈ ਇਹਦਾ ਕਦੇ ਪੜ੍ਹ ਦੀ ਲਿਖੀ ਹੋਈ ਕਿੰਨੇ ਪ੍ਰਕਾਰ ਦੀ ਗੀਤਾ ਗੀਤਾ ਕਦੇ ਇੱਕ ਪ੍ਰਕਾਰ ਦੀ ਟੂਈ ਦਾ ਨਾਂ ਦੂਜੀ ਤਾਂ ਮਿਲਦੀ ਹੋਣੀ ਇੱਥੇ ਆ ਕੇ ਜੇ ਮੈਂ ਕਹਿਤੀ ਫਿਰ ਫਿਰ ਖਸਮਾ ਕਰੇ ਬਰਾਬਰੀ ਆ ਵਾਲੀ ਜੇ ਤਾਂ ਠਾਕਰ ਆਪ ਸੇਵਕ ਠਾਕਰ ਦਾ ਸੇਵਕ ਆਗਿਆਕਾਰੀ ਸੇਵਕ ਤਾਂ ਹੈ ਜੇ ਆਗਿਆਕਾਰੀ ਹੈ ਜੇ ਆਗਿਆਕਾਰੀ ਦੀ ਸੇਵਕ ਹੈ ਜੇ ਆਗਿਆਕਾਰੀ ਦੀ ਸੇਵਕ ਨਹੀਂ ਹੈ ਜੇ ਕੋਈ ਔਲਾਦ ਆਗਿਆਕਾਰੀ ਦੀ ਸੇਵਾ ਨਹੀਂ ਕਰਦੀ ਮਾਂ ਪਿਓ ਦੀ ਸੇਵਾ ਦਾ ਮਤਲਬ ਇਹ ਨਹੀਂ ਹੋਣਾ ਵੀ ਚਮਚੇ ਨਾਲ ਉਹਦੇ ਮੂੰਹ 'ਚ ਰੋਟੀ ਪਾਉਣੀ ਹੈ ਪਿਆ ਉਹਦੀ ਉਹਨੂੰ ਉਠਾਉਣਾ ਬਿਠਾਉਣਾ ਆਪ ਚੱਕ ਕੇ ਆਏ ਉੱਠ ਵੀ ਸਕਦਾ ਹੋਵੇ ਉਹਦੇ ਬੂਟ ਜਰਾਬਾਂ ਵੀ ਆਪ ਪਾਉਣੀਆਂ ਨੇ ਇਹ ਨਹੀਂ ਸੇਵਕ ਹੈ ਸੇਵਾ ਆਗਿਆਕਾਰੀ ਹੈ ਬਸ ਬਸ ਜੇ ਆਗਿਆਕਾਰੀ ਨਹੀਂ ਜੋ ਮਰਜ਼ੀ ਕਰਦਾ ਸੇਵਕ ਨਹੀਂ ਠਾਕੁਰ ਸੇਵਕਾ ਆਗਿਆਕਾਰੀ ਜੇ ਆਗਿਆਕਾਰੀ ਨਹੀਂ ਉਹ ਜੋ ਕੁਝ ਕਰਦਾ ਸੇਵਾ ਦਿਖਾਵਾ ਕਰਦਾ ਸਾਰ ਵਾਸਤੇ ਸਾਰੇ ਅੱਜ ਅਸੀਂ ਦਿਖਾਵਾ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਾ ਕੇ ਆਗਿਆਕਾਰੀ ਤਾਂ ਹੈ ਨਹੀਂ ਗੱਲ ਤਾਂ ਮੰਨਣੀ ਨਹੀਂ ਗੱਲ ਤਾਂ ਮੰਨਣਾ ਨਹੀਂ ਗੁਰਬਾਣੀ ਦੀ ਨਾ ਸੇਵਕ ਨੇ ਸੇਵਕ ਆਗਿਆਕਾਰੀ ਹੁੰਦਾ ਹੈ ਆਗਿਆਕਾਰੀ ਹੈ ਨਹੀਂ ਸੇਵਕ ਹੈ ਨਹੀਂ ਇਹ ਕੀ ਨੇ ਸੇਵਕ ਹੋਣ ਦਾ ਪਖੰਡ ਕਰਦੇ ਨੇ ਅਸਲ ਜੀ ਬੋਲ ਕਰ ਕਿ ਇੰਨਾ ਕੁਝ ਆਪ ਨਾ ਕਰਨ ਸੇਵਾ ਸ਼ਰਦਾ ਨਹੀਂ ਕਰਦੇ ਪੈਸੇ ਜੀਣਦੇ ਇਹ ਡਰਾਮੇਬਾਜ਼ੀ ਦਾ ਜ਼ਿਆਦਾ ਪੈਸੇ ਚੜਾਉਣ ਖਾਤਰ ਜ਼ਿਆਦਾ ਮਹਿੰਗੇ ਰਵਾਨੇ ਲਾਉਣੇ ਉੱਤੇ ਸੋਨਾ ਕਰਨਾ ਤਾਂ ਕਿ ਐਵੇਂ ਦਵਾਦੀ ਦਵਾਦੀ ਨਾ ਲੋਕ ਕਰੀਆਂ ਅੱਜ ਮੈਂ ਦੂਏ ਗੁਰਦਾਰੇ ਜਿਹੜੇ ਛੋਟੇ ਉੱਤੇ ਕੋਈ ਹਜ਼ਾਰ ਦਾ ਚੱਕ ਲੋਕ 50000 ਰੁਪਏ ਦਿੰਦੇ ਆ ਪਾਣੀ ਤਾਂ ਉਹੀ ਉੱਤੇ ਜੇ ਕਰੋੜ ਦੀ ਗੱਡੀ ਉਹ ਸੰਤ ਦੀ ਉਹਨੂੰ ਸੌ ਦਾ ਲੋੜ ਦਾ ਕੋਈ 100 ਵਾਲੇ ਨੂੰ ਤਾਂ ਜਾਣੇ ਨਹੀਂ ਦਿੰਦੇ ਉਹਦੇ ਕੋਲ ਲੈਣ ਚ ਨਹੀਂ ਲੱਗਣ ਦਿੰਦੇ ਕਰਕੇ ਜਿਆਦਾ ਮਹਿੰਗਾ ਸੋਨਾ ਬੜੇ ਮੰਦਰ ਬਣਾਉਣਾ ਜਿਆਦਾ ਚੜਾਵੇ ਵਾਸਤੇ ਹੈ ਪਰ ਕੁਝ ਨਹੀਂ ਇਹਦੇ ਪਿੱਛੇ ਉਹ ਸਾਰਾ ਪੰਚ ਕਰਦੇ ਨੇ ਦਿਖਾਵਾ ਕਰਦੇ ਨੇ ਕਿ ਇੱਥੇ ਤਾਂ ਬੜੇ ਆਦਮੀਆਂ ਦਾ ਕੰਮ ਹੈ ਬੜੇ ਨੋਟਾਂ ਦਾ ਕੰਮ ਹੈ ਛੋਟੇ ਪਿੱਛੇ ਰਹੋ ਫਿਰ ਬੜਿਆਂ ਦਾ ਸਨਮਾਨ ਕਰਨਾ ਪ੍ਰਸ਼ਾਦ ਦੇਣਾ ਸਰੋਪੇ ਦੇਣੇ ਸਮਝੇ ਨੌ ਲੈਣਾ ਬਾਰ-ਬਾਰ ਨੌ ਲੈਣਾ ਬਾਰ-ਬਾਰ ਨਹੀਂ ਤਾਂ ਸੀ ਤੈਸਾ ਰੰਗ ਤੈਸਾ ਰਾਜਾਂ ਉਹ ਤੈਸਾ ਰੰਗ ਤੈਸਾ ਰਾਜਾਂ ਸੀ ਤੈਸਾ ਉਹਨਾਂ ਤੈਸੀ ਉਸ ਮਾਟੀ ਉਹ ਗੱਲ ਖੰਡਨ ਦੱਸੀ ਉਹ ਕਹਿੰਦੇ ਇਹਦਾ ਨਹੀਂ ਗੱਡੀ ਚੱਲਦੀ ਸਾਡੀ ਜੇ ਰੰਗਾ ਰਾਜਾ ਨੂੰ ਬਰਾਬਰ ਸਣ ਸੋਨਾ ਨੂੰ ਕੌਣ ਜਿਹੜਾ ਦੂ ਪੈਸੇ ਜਿਆਦਾ ਸੋਨਾ ਕੌਣ ਦੇ ਦੂ ਰਜੀਤ ਸੋਨਾ ਦੇ ਦਿੰਦਾ ਫਿਰ ਉਹਦੀ ਇੱਜ਼ਤ ਅਲੱਗ ਹੈ ਜੇ ਕੋਈ ਲੀਡਰ ਜਾਵੇ ਤਾਂ ਤੋੜ ਕੇ ਉਹਨੂੰ ਫਰੇ ਦੀ ਕਰਕੇ ਕੱਢ ਦਿੰਦੇ ਨੇ ਇਹ ਨਹੀਂ ਚੱਲ ਸਕਦਾ ਜੇ ਉਹ ਚੱਲੂਗਾ ਫਿਰ ਉੱਥੇ ਕੋ ਜਾਂਦਾ ਨਹੀਂ ਹੈ ਉਹ ਫਿਰ ਉਹ ਫਿਰ ਕਬੀਰ ਇਕੱਲਾ ਹੀ ਰਹਿ ਜਾਂਦਾ ਉਹ ਘਟ ਘਾਟੀ ਰਾਮ ਕੀ ਇਹ ਜਾਵੇ ਉਹ ਕਬੀਰ ਰਾਜੇ ਨੂੰ ਆ ਰੰਗ ਨੂੰ ਬਰਾਬਰ ਸਮਝਦਾ ਨਾ ਵੀ ਰਾਜਾ ਜੇ ਮੂਰੇ ਉਹ ਕਹਿੰਦਾ ਪਿੱਛੇ ਚੱਲ ਲਾਈਨ ਕੱਟ ਕੇ ਆ ਤੇ ਰਾਜਾ ਦਾ ਮੁੜ ਜੂਗਾ ਨਾ ਮੁੜ ਜਾਂਦੇ ਰਾਜਾ ਕਹਿੰਦਾ ਵੀ ਮੈਂ ਜਾਣਾ ਨਹੀਂ ਉਹ ਕਹਿੰਦਾ ਆ ਜਾਵੇ ਮੇਰਾ ਮੈਂ ਇਹਨੂੰ ਸੱਦਣ ਗਿਆ ਸੀ ਘਰ ਮੈਂ ਤੇ ਘਰ ਗਿਆ ਸੀ ਕਿ ਤੂੰ ਆ ਜਾ ਨਾ ਜਾ ਲੇਕਿਨ ਜਗਰ ਉਹ ਜਿਹੜਾ ਇਹ ਜਿਹਾ ਆਦਮੀ ਹੈ ਰੰਗ ਰਾਜਾ ਨੂੰ ਬਰਾਬਰ ਸਮਝੋ ਉੱਥੇ ਕੀ ਕਰ ਜਾਣਗੇ ਇਹ ਤਾਂ ਹੰਕਾਰੀ ਬੰਦੇ ਨੇ ਹਾਂਜੀ ਜਿਹੜਾ ਸਮਾਇਆ ਜਾ ਕੇ ਵਿੱਚ ਉਹ ਸੇਵਕ ਹੈ ਹੁਣ ਹਾਂ ਉਹ ਵੀ ਸਮਾਇਆ ਉਹ ਸਾਥ ਹੈ ਇਹ ਵਕਤ ਨਾਲ ਵਕਤ ਹੈ ਤਾਂ ਕੋਈ ਨਾ ਕਹਿਣਾ ਜਾਈਆ ਹੈ ਨਾ ਸਮਾਇਆ ਸਮਾਨਾ ਜਿਹੜਾ ਸਮਾਇਆ ਹੈ ਉਹ ਸੇਵਕ ਹੈ ਜਿਹਦੇ ਵਿੱਚ ਸਮਾਇਆ ਠਾਕੁਰ ਹੈ ਬਿਲਕੁਲ ਜਿਹਦੇ ਵਿੱਚ ਸਮਾਇਆ ਸੱਚ ਠਾਕੁਰ ਹੈ ਜਿਹੜਾ ਮਨ ਝੂਠਾ ਸੀ ਉਹ ਸੇਵਕ ਹੈ ਸਰੀਰ ਸੇਵਕ ਹੈ ਹੁਣ ਸਰੀਰ ਕਰਕੇ ਸੇਵਕ ਹੈ ਆਤਮਾ ਕਰਕੇ ਠਾਕੁਰ ਪੂਰਨ ਬ੍ਰਹਮ ਕਰਕੇ ਠਾਕੁਰ ਸਰੀਰ ਕਰਕੇ ਕਿਉਂਕਿ ਮਨ ਤਾਂ ਸਰੀਰ ਦੇ ਸੀ ਮਨ ਤਾਂ ਸਰੀਰ ਦੇ ਸੀ ਸਰੀਰ ਕਰਕੇ ਸਿਰ ਸਰੀਰ ਕਰਕੇ ਇੱਜ਼ਤ ਹੋਣੀ ਆ ਜਾਂ ਗੁਰੂ ਬਣਨਾ ਸਰੀਰ ਕਰਕੇ ਬਣਨਾ ਜਾਂ ਜਦ ਦੀ ਬਣਨੀ ਸਰੀਰ ਦੀ ਬਣਨੀ ਸਾਹ ਕਿਹਾ ਵੀ ਸੇਵ ਕੇ ਹਾਂ ਮੂਰਤੀ ਬਣਨੀ ਸਰੀਰ ਦੀ ਬਣਨੀ ਸਰੀਰ ਸੇਵਕ ਹੈ ਬਣਾਓ ਕੇ ਕਿਵੇਂ ਬਣਾਉਣੀ ਸੇਵਕ ਕੀ ਦਾ ਫਿਰ ਠਾਕੁਰ ਦਾ ਠਾਕੁਰ ਦੀ ਵਿਆਖਿਆ ਕੀਤੀ ਹੈ ਗੁਰਬਾਣੀ ਵਿੱਚ ਜਿਹੜੀ ਪੜ੍ਹਨ ਠਾਕੁਰ ਕੌਣ ਧਰਮ ਠਾਕੁਰ ਹਾਂ ਉਹ ਤਾਂ ਪਹਿਲੀ ਸੇ ਠਾਕੁਰ ਦੇ ਵਿੱਚ ਵੀ ਅੰਤਰਾਤਮਾ ਦੀ ਆਵਾਜ਼ हाँ जी ठाकर ਆਗਿਆਕਾਰੀ सेवक आज्ञाकारी आज्ञाकारी ਹੁਕਮ ਦੇ ਅੰਦਰ ਜੇ ਹੁਕਮ ਦੇ ਅੰਦਰ ਹੈ ਤਾਂ ਜਿਹੜਾ ਸੇਵਕ ਅੰਦਰਲਾ ਹੈ ਅੰਦਰਲਾ ਜੋਤ ਹੈ ਉਹ ਕਿਆ ਕਰੀ ਹੈ ਜੇ ਉਹ ਆਗਿਆ ਕਰੀਏ ਸਰੀਰ ਵੀ ਆਗਿਆ ਹੈ ਠਾਕਰ ਕੌਣ ਹੈ ਸੇਵਕ ਜਦ ਇੱਕ ਹੋ ਜਾਂਦਾ ਉਹਦਾ ਠਾਕਰ ਹੁਕਮ ਜੇ ਇੱਕ ਹੋ ਗਿਆ ਉਹਦਾ ਠਾਕਰ ਹੁਕਮ ਜਦੋਂ ਹੋ ਗਿਆ ਇਹ ਇੱਕ ਹੁੰਦਾ ਹੋਇਆ ਵੀ ਸਰੀਰ ਤੇ ਹੁਣ ਬਾਹਰ ਨਹੀਂ ਹੈਗਾ ਸੀ ਇੱਕ ਹੋ ਗਿਆ ਵੀ ਸਰੀਰ ਹੈਗਾ ਜੇ ਵਿੱਚ ਹੀ ਆ ਪਹਿਲਾਂ ਵੀ ਉਹ ਦੁਆ ਦਾ ਕਹਿਣ ਸੁਣ ਸੀ ਗੱਲ ਸਰ ਇਹ ਜਿਹੜੇ ਦੋਏ ਇੱਕ ਹੋ ਗਏ ਵੀ ਸੇਵ ਕੇ ਨੇ ਹੁਕਮ ਸੇਵ ਕੇ ਨੇ ਦੋਏ ਇੱਕ सेवके रहूंगा जब लाया बोलू सेवके है ਗੁਰਬਾਣੀ ਲਿਖੀ ਹੈ ਮਨਬਾਣੀ ਤਾਂ ਹੈ ਨਹੀਂ ਉਹ ਤੁਸੀਂ ਮੈਨੂੰ ਕਹਿ ਮੈਂ ਤਾਂ ਕਹਿ ਨਹੀਂ ਸਕਦਾ ਪਰ ਉਹੀ ਤਾਂ ਗਲਤੀ ਕੀਤੀ ਮੈਂ ਤਾਂ ਉੱਥੇ ਤੱਕ ਮੇਰੇ ਅੰਦਰ ਗਿਆ ਬੈਠਾ ਹਾਂ ਮੈਂ ਕਹਤਾ ਪੂਰਨ ਬ੍ਰਹਮ ਨੇ ਮੈਂ ਕਹਤਾ ਕੱਲਾ ਰਹਿ ਗਿਆ ਜੇ ਮੈਂ ਕਿਹਾ ਵੀ ਤਾਂ ਸੇਵਕ ਕਿਹਾ ਫਿਰ ਠਾਕੁਰ ਦਾ ਸੇਵਕ ਸੇਵਕ ਹੈ ਉਹ ਠਾਕੁਰ ਦਾ ਸੇਵਕ ਆਗਿਆਕਾਰੀ ਕਿੱਥੇ ਦਾ ਪਾਰਲੀਮੈਂਟ ਹੈ ਕਿੱਥੇ ਇੱਕ ਗਵਰਨਰ ਹੈ ਗਵਰਨਰ ਆ ਇੱਕ ਐਮਪੀ ਹੈ ਇੱਕ ਐਮਪੀ ਸਾਰੀ ਪਾਰਲੀਮੈਂਟ ਦੇ ਖਿਲਾਫ ਤੁਲ ਹੋ ਜੂਗਾ ਜੋ ਪਾਰਲੇ ਉਹ ਆਇਆ ਨਹੀਂ ਫਰਜ਼ ਕੀਤਾ ਚਲੋ ਸੈਸ਼ਨ ਦੇ ਵਿੱਚ ਗੈਰ ਹਾਜ਼ਰ ਸੀ ਪਾਰਲੀਮੈਂਟ ਨੂੰ ਮਤਾ ਪਾਸ ਦਾ ਸਰਬਸੰਮਤੀ ਨਾਲ ਕੀ ਉਹਦਾ ਵਿਰੋਧ ਕਰ ਦੂਗਾ ਵਿਰੋਧ ਕਰ ਸਕਦਾ ਹੈ ਫਿਰ ਉਹਦੀ ਵੈਲਿਊ ਕੋਈ ਜੇ ਕਰ ਵੀ ਤੂੰ ਤੇ ਕਰੂ ਵੀ ਤਾਂ ਵੈਲਿਊ ਕੀ ਹੋਵੇ ਪਹਿਲਾਂ ਉਹਦੇ ਅੰਦਰ ਉੱਠਣਾ ਹੀ ਨਹੀਂ ਚਾਹੀਦਾ ਜੇ ਉੱਠਦਾ ਉਹਦੀ ਵੈਲਿਊ ਕੋਈ ਨਹੀਂ ਸਾਡੇ ਅੰਦਰ ਵਿਰੋਧ ਉੱਠਦਾ ਵੈਲਿਊ ਕੋਈ ਨਹੀਂ ਹੈਗੇ ਅਸੀਂ ਵੀ ਐਮਐਲਪੀਓ ਪਰ ਕੋਈ ਨਹੀਂ ਸੁੱਤੇ ਹੀ ਪਏ ਆ ਹੋਰ ਕੁਝ ਨਹੀਂ ਜੇ ਵਿਰੋਧ ਉੱਠਦਾ ਤਾਂ ਸੁੱਤੇ ਪਏ ਆ ਜੇ ਵਿਰੋਧ ਨਹੀਂ ਉੱਠਦਾ ਫਿਰ ਜਾਂਦੇ ਜਿਹੜਾ ਸੁਪਨਾ ਦੇਖਦਾ ਹੈ ਉਹਦੇ ਵਿਰੋਧ ਉੱਠਦਾ ਨਹੀਂ ਤਾਂ ਵਿਰੋਧ ਉੱਠਦਾ ਹੀ ਨਹੀਂ ਜਾਗਦੇ ਦੇ ਬਹੁਤ ਨੇੜੇ ਚਲੀ ਗਈ ਗੱਲ ਜਾਗਦੇ ਦਾ ਕੋਈ ਫਰਕ ਨਹੀਂ ਸੋਫਣ ਜਾਗਣ ਬਹੁਤ ਪ੍ਰਕਾਰ ਦੀ ਗੱਲ ਚੱਲ ਗਈ ਹੁਣ ਅਸਲ 'ਚ ਕੋਈ ਸੁੱਤਾ ਨਹੀਂ ਕੋਈ ਜਾਗਦਾ ਨਹੀਂ ਸਾਰੇ ਜਾਗਦੇ ਨੇ ਜਾਗਦੇ ਸਾਰੇ ਨੇ ਅਸੀਂ ਪਾਰਸ਼ਲੀ ਜਾਗਦੇ ਹਾਂ ਪਾਰਸ਼ਲੀ ਸਮਝਦੇ ਹਾਂ ਜੇ ਤਾਂ ਹੁਕਮ ਦਾ ਵਿਰੋਧ ਉੱਠਦਾ ਇਹ ਪਾਰਲੀਮੈਂਟੇਰੀਅਨ ਨਹੀਂ ਹੈ ਹਰ ਆਦਮੀ ਪਾਰਲੀਮੈਂਟੇਰੀਅਨ ਨਰਪਤੇ ਇੱਕ ਸੰਘਾਸਨ ਹਰ ਆਦਮੀ ਸੰਘਾਸਨ ਤੇ ਸੁੱਤਾ ਹੋਇਆ ਜੇ ਉਹਦੇ ਅੰਦਰ ਵਿਰੋਧ ਦੀ ਭਾਵਨਾ ਪੈਦਾ ਹੁੰਦੀ ਹੈ ਹੁਕਮ ਦੇ ਖਿਲਾਫ ਉਹ ਸੁੱਤਾ ਹੋਇਆ ਸੁੱਤੇ ਦੀ ਵਜ੍ਹਾ ਹੁੰਦੀ ਹੈ ਜਦ ਉਹ ਜਦ ਉਹ ਵਿਰੋਧ ਬੰਦ ਹੋ ਗਿਆ ਫਿਰ ਜਾਗਦਾ ਸੁੱਤੇ ਜਾਗਦੇ ਦਾ ਕੋਈ ਨਹੀਂ ਪਤਾ ਲੱਗਣਾ ਕਿਸੇ ਨੂੰ ਕੋਈ ਪਤਾ ਹੀ ਨਹੀਂ ਲੱਗਣਾ ਸੁੱਤੇ ਜਾਗਦੇ ਦਾ ਜਦ ਉਹਦੇ ਬਿਲਕੁਲ ਹਵਾ ਸਮਾਨ ਵੀ ਫਰਕ ਨਹੀਂ ਪੈਂਦਾ ਹੁਕਮ ਦਾ ਜੋ ਵਾਪਰਦਾ ਫਿਰ ਹੋ ਜਾਂਦਾ ਜੋ ਵੀ ਪਾਸ ਹੋ ਜਾਂਦਾ ਉਹ ਕਹਿੰਦਾ ਵੀ ਹੁਣ ਭਾਈ ਮੈਂ ਕਰਤਾ ਬਾਅਦ ਮਿਹਨਤ ਤੋਂ ਕੀ ਕਰ ਸਕਦਾ ਕਰਤਾ ਠੀਕ ਹੈ ਔਰ ਉਹ ਖੁਦ ਵੀ ਉਸੇ ਸਟੈਂਡਰਡ ਦਾ ਹੁੰਦਾ ਉਹ ਕਹਿੰਦਾ ਠੀਕ ਹੈ ਕੀਤਾ ਬੁਝਾਈ ਨਹੀਂ ਹੈ ਪਤਾ ਹੁੰਦਾ ਵੀ ਇਹ ਹੋਣਾ ਚਾਹੀਦਾ ਸੀ ਇੰਨਾ ਕਾਬਲ ਵੀ ਹੋ ਜਾਂਦਾ ਉਹ ਉਹਦੀ ਅਸਲ ਸਾਡੀ ਕਾਬਲੀਅਤ ਘੱਟ ਹੈ ਤਾਂ ਵਿਰੋਧ ਕਰਦੇ ਕਾਬਲੀਅਤ ਘੱਟ ਹੈ ਪਛਾਣਣ ਦੀ ਪ੍ਰਾਪਰ ਦਾ ਡਾਕਟਰ ਪਛਾਣਦਾ ਵੀ ਉਹਨੂੰ ਦਵਾਈ ਠੀਕ ਲਿਖੀ ਹੈ ਜਦ ਦੂਆ ਦੇਖਦਾ ਵੀ ਇਲਾਜ ਕਿਵੇਂ ਕੀਤਾ ਕਹਿੰਦਾ ਠੀਕ ਕੀਤਾ ਡਾਕਟਰ ਨੇ ਡਾਕਟਰ ਦੀ ਕੋਈ ਗਲਤੀ ਨਹੀਂ ਹੈ ਇਹ ਜਿਹੜਾ ਇਲਾਜ ਚੱਲ ਰਿਹਾ ਉਹ ਪਤਾ ਲੱਗਾ ਵੀ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਗਲਤ ਨਹੀਂ ਹੋ ਰਿਹਾ ਫਿਰ ਕਿਹੜਾ ਮਰੀਜ਼ ਮਰਦੇ ਵੀ ਜੇ ਡਾਕਟਰ ਆਪਣੀ ਬਾਹ ਲਾਉਂਦੇ ਨੇ ਸਭ ਕੁਝ ਕਰਦੇ ਨੇ ਕੁਝ ਹੁੰਦਾ ਹੀ ਹਸਪਤਾਲ ਡਾਕਟਰ ਦੀ ਗਲਤੀ ਨਹੀਂ ਚਾਹੀਦੀ ਉਹਦਾ ਕਾਵਲ ਡਾਕਟਰ ਹੋਵੇ ਤਾਂ ਸਮਝੇ ਕੰਪਿਊਟਰ ਮੈਂ ਸਮਝ ਲੂਗਾ ਗੱਲ ਅਗਰ ਦਾ ਸੇਵਕ ਆਗਿਆਕਾਰੀ ਆਗਿਆਕਾਰੀ ਆ ਠਾਕੁਰ ਦਾ ਸੇਵਕ ਸਦਾ ਜਾਰੀ ਜਾਰੀ ਦੂਈ ਗੱਲ ਇਹ ਹੈ ਪੁਜਾਰੀ ਹੋ ਗਿਆ ਤਨ ਮਨ ਧਨ ਉਹਦੇ ਦਿੱਤਾ ਹੋਇਆ ਆਪਣੇ ਕੋਲ ਰਹਿਓ ਨਹੀਂ ਆਪਣੀ ਕੋਈ ਰਾਇ ਨਹੀਂ ਜੋ ਉਹਨਾਂ ਨੇ ਸਭ ਤੋਂ ਠੀਕ ਪੁਜਾਰੀ ਉਹਨੂੰ ਕਹਿੰਦੇ ਨੇ ਇਹ ਯਾਰੀ ਉਹਨੂੰ ਕਹਿ ਦੇਣਾ ਜਿਹੜਾ ਗੋਲ ਕਿਤੇ ਹੁੰਦਾ ਜਿਹਦੇ ਕਬਜ਼ੇ ਦੀ ਗੋਲ ਕਰਦਾ ਸਾਡੇ ਪੁਜਾਰੀ ਉਹ ਹੈ ਜਿਹੜਾ ਮਾਲਕ ਹੈ ਮਾਇਆ ਦਾ ਮਾਲਕ ਗੁਰੂ ਹੈਗਾ ਨਾਮ ਦਾ ਮਾਲਕ ਅਸਲੀ ਮਾਲਕ ਪੁਜਾਰੀ ਗੁਰਬਾਣੀ ਵਾਲਾ ਪੁਜਾਰੀ ਔਰ ਸੰਸਾਰ ਵਾਲਾ ਪੁਜਾਰੀ ਦਾ ਕਿੰਨਾ ਫਰਕ ਹੈ ਇੱਥੇ ਤਾਂ ਪੁਜਾਰੀ ਉਸ ਬਣਿਆ ਖੜਾ ਇੱਥੇ ਪੁਜਾਰੀ ਸੇਵਕ ਜੇ ਪੁਜਾਰੀ ਸੇਵਕ ਹੈ ਜੇ ਤਖਤਾਂ ਦੇ ਪੁਜਾਰੀ ਜਿਹੜੇ ਜਹੇਦਾਰ ਨੂੰ ਕਹਿੰਦੇ ਨੇ ਹੁਣ ਇਹ ਸੇਵਕ ਹੈ ਜੇ ਗ੍ਰੰਥੀ ਸੇਵਕ ਹੈ ਤਾਂ ਉਹਨਾਂ ਦੀ ਮਰਜ਼ੀ ਨਾਲ ਨਹੀਂ ਕੁਝ ਹੋ ਸਕਦਾ ਗੁਰਬਾਣੀ ਦੀ ਮਰਜ਼ੀ ਨਾਲ ਹੁੰਦਾ ਕੁਝ ਜੋ ਆਗਿਆਕਾਰੀ ਨੇ ਉਹ ਆਗਿਆਕਾਰੀ ਵੀ ਨੇ ਅਰ ਪੁਜਾਰੀ ਵੀ ਨੇ ਤਨਮਨ ਤਨ ਸੌਂਪਿਆ ਹੋਇਆ ਸਤਗੁਰ ਨੂੰ ਤਾਂ ਪੁਜਾਰੀ ਨੇ ਆਗਿਆਕਾਰੀ ਤਾਂ ਨੇ ਸੇਵਕ ਨੇ ਨਹੀਂ ਨਾ ਸੇਵਕ ਨੇ ਨਾ ਪੁਜਾਰੀ ਨੇ ਦੋਏ ਕੰਮ ਨਹੀਂ ਜ਼ਰੂਰ ਨਾ ਇਹ ਪੁਜਾਰੀ ਨੇ ਨਾ ਇਹ ਆਸਾਰੀ ਨੇ ਤਾਂ ਸਿਸਟਮ ਖਰਾਬ ਹੋਇਆ ਹੋਇਆ ਜਿੱਦਣ ਆਗਿਆਕਾਰੀ ਔਰ ਪੁਜਾਰੀ ਵਾਲੀ ਸ਼ਰਤ ਪੂਰੀ ਕੀਤੀ ਆਪੇ ਠੀਕ ਹੋ ਜੀ ਸਭ ਕੁਝ ਗੁਰੂ ਆਪ ਪੁਜਾਰੀ ਔਰ ਆਗਿਆਕਾਰੀ ਰਹੇ ਨੇ ਉਹਦੇ ਬਾਅਦ ਕੋਈ ਨਹੀਂ ਰਿਹਾ ਆਗਿਆਕਾਰੀ ਔਰ ਪੁਜਾਰੀ ਹੋਣਾ ਬਹੁਤ ਔਖੀ ਗੱਲ ਇਸ ਕਰਕੇ ਕਿਹਾ ਸੀ ਗੁਰਦੁਆਰੇ ਨਾ ਬਣਾਓ ਗੁਰਦੁਆਰੇ ਬਣਾ ਲੈਣੇ ਪੈਸੇ ਆ ਜਾਣੇ ਮੰਦਰ ਬਣਾਉਣੇ ਸੌਖੇ ਨੇ ਆਗਿਆਕਾਰੀ ਔਰ ਪੁਜਾਰੀ ਬਣਨਾ ਔਖਾ ਜੇ ਆਗਿਆਕਾਰੀ ਔਰ ਪੁਜਾਰੀ ਨਾ ਬਣ ਸਕੇ ਸਾਰਾ ਫਿਰ ਖਰਾਬ ਕਰ ਦੋਗੇ ਔਰ ਫਿਰ ਖਰਾਬ ਕਰਤਾ ਇਸ ਕਰਕੇ ਬ੍ਰਹਮ ਗਿਆਨੀਆਂ ਨੇ ਕਦੇ ਵੀ ਮੰਦਰ ਨਹੀਂ ਬਣਾਏ ਇਹ ਗਲਤੀ ਨਹੀਂ ਕੀਤੀ ਪੈਸਾ ਨਹੀਂ ਇਕੱਠਾ ਕੀਤਾ ਕਿਉਂਕਿ ਆਗਿਆਕਾਰੀ ਅਰ ਪੁਜਾਰੀ ਹੋਣਾ ਬੜਾ ਔਖਾ ਸੀ ਉਹ ਉਹਨਾਂ ਨੂੰ ਪਤਾ ਵੀ ਅਡਾ ਗਿਆ ਬਾਕੀ ਨਹੀਂ ਰਹਿ ਹੋਣਾ ਕਿਸੇ ਤੇ ਦੋਏ ਗੱਲਾਂ ਬਹੁਤ ਔਖੀਆਂ ਨੇ ਆਗਿਆਕਾਰੀ ਅਰ ਪੁਜਾਰੀ ਇੱਥੇ ਸਭ ਤੋਂ ਸੌਖਾ ਆਗਿਆਕਾਰੀ ਤਾਂ ਰੌਲਾ ਹੀ ਨਹੀਂ ਆਗਿਆਕਾਰੀ ਕੋ ਵਾਸਤੇ ਮੱਥੇ ਟੇਕਣਾ ਪੈਂਦਾ ਜਿਹਨੇ ਮੱਥਾ ਟੇਕਦਾ ਸਿੱਖਿਆ ਬਸ ਬਾਕੀ ਨਾ ਗਿਆ ਪੁਜਾਰੀ ਵਾਸਤੇ ਡਾਂਗ ਚੱਲਦੀ ਹੈ ਕਿਰਪਾਨਾਂ ਪੁਜਾਰੀ ਵਾਸਤੇ ਹੀ ਚੱਲਦੀਆਂ ਨੇ ਸਫਾਰਸ਼ਾਂ ਚੱਲਦੀਆਂ ਨੇ ਪੂਣੀਆਂ ਵੱਟੜਾਂ ਨੇ ਚਾਪਨੂਸੀਆਂ ਕਰਨੀਆਂ ਪੈਂਦੀਆਂ ਨੇ ਲਾਲਾਂ ਚੱਟਣੀਆਂ ਪੈਂਦੀਆਂ ਨੇ ਬੜਿਆਂ ਦੀਆਂ ਜਿਨ੍ਹਾਂ ਤੇ ਜਿਹੜੇ ਪੁਜਾਰੀ ਬਣਾਉਂਦੇ ਨੇ ਉਹਨਾਂ ਦੀਆਂ ਕੁਰਸੀਆਂ ਵੀ ਸਣੀਆਂ ਪੈਂਦੀਆਂ ਨੇ ਉਹਦੇ ਵਾਸਤੇ ਆ ਕਰਨਾ ਪੈਂਦਾ ਕਿ ਮਾਇਆ ਦੀ ਖੇਡ ਹੈ ਖੜੇ ਮਾਇਆ ਦੀ ਹੈ ਸਾਡੀਓ ਟੋਟੇ ਦੀ ਬਾੜ ਦੇ ਸਿੱਖੀ ਨਹੀਂ ਤਾਂ ਹੁੰਦੀ ਸਿੱਖੀ ਇੱਥੋਂ ਹੋਊਗੀ ਸੇਵਾ ਕਰਦਾ ਸੇਵਕ ਆਗਿਆਕਾਰੀ ਸਾਪਕ ਦਾ ਸੇਵਕ ਸਦਾ ਪੁਜਾਰੀ ਸਦਾ ਪੁਜਾਰੀ ਹੈ ਇਹ ਵੀ 2-4 ਮਿੰਟ ਵਾਸਤੇ ਪੁਜਾਰੀ ਹੋ ਜਵੇ ਬਾਅਦ ਚ ਕਹੇ ਹਾਂ ਸਦਾ ਪੁਜਾਰੀ ਹੈ ਅਰਦਾਸ ਬੜੇ ਪੁਜਾਰੀ ਹੋ ਜਵੇ ਇਹ ਨਹੀਂ ਹੈਗਾ ਸਦਾ ਪੁਜਾਰੀ ਰਹੇ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾ ਹੁਕਮ ਮੰਨਿਆ ਪਾਈਏ ਦੀ ਗੱਲ ਬਾਤ ਪਾਈਏ ਤਾਂ ਜੇ ਤਦਲਾ ਸਾਬਤ ਕਰੂਗਾ ਪੂਰੀਆਂ ਕਰੂਗਾ ਤਨ ਮਨ ਤਨ ਸਭ ਸੌਂਪ ਗੁਰ ਕੋ ਤੇ ਹੋ ਚੌਥੀ ਹੈ ਹੁਕਮ ਮੰਨਿਆ ਤਨ ਮਨ ਤਨ ਸੌਂਪਣ ਦੀ ਗੱਲ ਕਰਦੇ ਨੇ ਹੁਕਮ ਮੰਨਣ ਦੀ ਗੱਲ ਕੋਈ ਵੀ ਨਹੀਂ ਕਰਦਾ ਹੁਕਮ ਮੰਨਿਆ ਫਾਲਦੀ ਹੈ ਅਗਿਆਕਾਰੀ ਹੁਕਮ ਨਹੀਂ ਅਗਿਆਕਾਰੀ ਕਿ ਅਗਿਆਕਾਰੀ ਨਹੀਂ ਹੈ ਤਾਂ ਪੁਜਾਰੀ ਵੀ ਹੈ ਪੁਜਾਰੀ ਦਾ ਪੁਜਾਰੀ ਉਹ ਅਗਿਆ ਦੇ ਵਿੱਚ ਨਹੀਂ ਹੈ ਦੁਨੀਆ ਨੂੰ ਕੀ ਉਪਦੇਸ਼ ਕਰੂਗਾ ਰੋਲ ਮਾਡਲ ਹੀ ਨਹੀਂ ਕੋਈ ਹੈ ਸਾਡੇ ਕੋਲ ਪੁਜਾਰੀ ਰੋਲ ਮਾਡਲ ਹੈ ਪੁਜਾਰੀ ਆਗਿਆਕਾਰੀ ਹੋਣ ਦਾ ਰੋਲ ਮਾਡਲ ਹੈ ਕਿ ਪੁਜਾਰੀ ਹੋਈ ਆਗਿਆਕਾਰੀ ਦੀ ਤਾਂ ਨਹੀਂ ਆਗਿਆਕਾਰੀ ਕੋਈ ਬਣ ਪੁਜਾਰੀ ਦੀ 24 ਘੰਟੇ ਦੀ ਡਿਊਟੀ ਹੈ 24 ਘੰਟੇ ਦਾ ਸੇਵਕ ਪੁਜਾਰੀ ਉਹੀ ਆਗਿਆਕਾਰੀ ਦੀ ਦੂਜਾ ਕੌਣ ਬਣ ਜੂਗਾ ਪੁਜਾਰੀ ਨੂੰ ਦੇਖ ਕੇ ਹੀ ਮੰਨਣਾ ਆਗਿਆਕਾਰੀ ਤੇ ਤੋਂ ਫੇਲ ਹੋ ਤੇ ਸੰਸਾਰ ਆਈ ਸਿੱਧੇ ਮੰਦਰ ਨੇ ਜਿੰਨੇ ਵੀ ਸਥਾਨ ਹੁੰਦੇ ਨੇ ਇੱਥੇ ਇਸ ਸਿਸਟਮ ਇਦਾਂ ਹੋ ਹੀ ਨਹੀਂ ਸਕਦਾ ਬ੍ਰਹਮ ਗਿਆਨੀਆਂ ਨੇ ਮੰਦਰ ਤਾਂ ਦੇ ਨਹੀਂ ਬਣਾਏ ਕਦੇ ਅਗਿਆਕਾਰੀਆਂ ਆਦੀ ਨਹੀਂ ਬਹੁਤੇ ਚੱਲਣ ਦੇ ਹੁੰਦੇ ਉਹਦਾ ਕੋਈ ਕੋਈ ਆਉਂਦਾ ਹੁੰਦਾ ਜਦੇ ਖਤਮ ਹੋ ਜਾਂਦਾ ਹੁੰਦਾ ਸੱਤਾ ਤਰਾ ਦੇ ਬਾਅਦ ਜਦ ਹੋ ਗਿਆ ਸਿਸਟਮ ਪਾਸ ਨਾ ਤੇ ਬਾਅਦ ਜਦੇ ਖਤਮ ਹੋ ਗਿਆ ਕਲ ਕੀ ਅਵਤਾਰ ਦਾ ਕਲ ਕੀ ਅਵਤਾਰ ਤਾਂ ਆਪ ਹੀ ਅਵਤਾਰੀ ਹੋ ਗਿਆ ਉਹ ਕਲ ਕੀ ਅਵਤਾਰ ਹੈ ਹਾਂ ਕ੍ਰਿਸ਼ਨ ਉਹ ਕ੍ਰਿਸ਼ਨ ਦੀ ਮੈਂ ਨਹੀਂ ਆ ਗਈ ਕਲਕੀ ਅਵਤਾਰ ਕਾਹ ਨੂੰ ਹੈ ਹੋਰ ਕ੍ਰਿਸ਼ਨ ਨੂੰ ਕਿਹਾ ਹੋਇਆ ਜਦ ਮੈਂ ਨਹੀਂ ਆ ਗਈ ਕ੍ਰਿਸ਼ਨ ਚ ਹੰਕਾਰ ਕਲਕੀ ਅਵਤਾਰ ਤੇ ਆਇਆ ਹੋਰ ਕੀ ਚਾਇਆ ਅੱਜ ਤੇ ਮੈਂ ਠੀਕ ਸੁਭਾਵਨਾ ਦੀ ਜਿਹੜੀ ਠਾਕੁਰ ਵਾਲੀ ਪੌੜੀ ਲੱਗੀ ਵਿੱਚੇ ਹੀ ਹਾਂ ਉੱਥੇ ਹੀ ਲੱਗ ਮਤਲਬ ਉੱਥੇ ਜਿਹੜੀ ਲੱਗ ਗਿਆ ਜਦੋਂ ਨੇ ਕਿਹਾ ਮੈਂ ਕ੍ਰਿਸ਼ਨ ਦੇ ਉੱਥੇ ਅੰਦਰ ਆ ਗਿਆ ਜੀ ਦਾ ਠੀਕ ਆਇਆ ਮੈਂ ਤੇ ਆ ਕੇ ਖਤਮ ਹੋ ਗਿਆ ਕਲਕੀ ਅਵਤਾਰ 'ਚ ਵੀ ਇਹੀ ਹੈ ਕਲਕੀ ਅਵਤਾਰ ਨੂੰ ਅਖੀਰ ਜਾ ਕੇ ਅਵਤਾਰ ਹੋ ਗਿਆ ਕਹਿੰਦਾ ਮੈਂ ਹੀ ਅਮਰ ਪੂਰਨ ਬ੍ਰਹਮ ਹੀ ਹਾਂ ਸਭ ਕੁਝ ਗੁਰ ਬਣ ਗਿਆ ਸੰਗਤ ਭੁੱਲ ਗਈ 21 ਵਿਸਵੇ ਜਿਹਨੇ ਫੜ ਕੇ ਜੋ ਪੌੜੀ ਚੜਾਉਣਾ ਬਾਹ ਫੜ ਕੇ ਗਾਂ ਉਹ ਭੁੱਲ ਗਏ ਪਹਿਲਾਂ ਕਹਿੰਦਾ ਮੈਂ ਪਹੁੰਚ ਗਿਆ ਉਹ ਕਹਿੰਦੇ ਰਹਿ ਇੱਥੇ ਫਿਰ ਤਾਂ ਹੀ ਕਹਿੰਦੇ ਨੇ ਕੌਣ ਕ੍ਰਿਸ਼ਨ ਨੂੰ ਸੱਚਖੰਡ ਗਿਆ ਕਹਿੰਦੇ ਕੌਣ ਕ੍ਰਿਸ਼ਨ ਨੂੰ ਆਣਾ ਯਾਦਵ ਭਾਰਤ ਖੰਡ ਯਾਦਵ ਬੰਸੀ ਕ੍ਰਿਸ਼ਨ ਕਹਿੰਦੇ ਫਿਰ ਐਂ ਬੋਲ ਕਿੱਥੇ ਖਬਰ ਕਿੰਨੇ ਕ੍ਰਿਸ਼ਨ ਆ ਵੀ ਕ੍ਰਿਸ਼ਨ ਵਾਸਤੇ ਲਿਖੀ ਹੋਈ ਗੱਲ ਹੈ ਪੰਡਤ ਜੀ ਜੇ ਪੰਡਤ ਦੇ ਖਿਲਾਫ ਕ੍ਰਿਸ਼ਨ ਨਾ ਪੰਡਤ ਵੀ ਘੱਟ ਨਹੀਂ ਕ੍ਰਿਸ਼ਨ ਦੇ ਖਿਲਾਫ ਉਹਨੇ ਵੀ ਲਿਖੀ ਇੱਥੇ ਆ ਕੇ ਕ੍ਰਿਸ਼ਨ ਦੇ ਵਿੱਚ ਕੱਢ ਦਿੱਤਾ ਉੱਥੇ ਕੋਈ ਨਹੀਂ ਬੋਲਦਾ ਇਹ ਜੋ ਵਿਚਾਰੇ ਆਰ ਜਾਂ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਹੈ ਨਾਲ ਚਲੇ ਸਭ ਕੋਏ ਚੰਗਾ ਨਾਂ ਰਖਾ ਕੇ ਜਾਸ ਕੀਰਤ ਜਗਲੇ ਜੇ ਤਿਸ ਨਾ ਦਾ ਨਾਮ ਹੈ ਬਾਤ ਨਾ ਪੁੱਛੇ ਕਿਸੇ ਪੁੱਛਿਆ ਕ੍ਰਿਸ਼ਨ ਨੂੰ ਤੇਰੇ ਵਰਗੇ ਉੱਥੇ ਤੇ ਫਿਰ ਇਹਨਾਂ ਨੇ ਲਿਖਿਆ ਇਹਨਾਂ ਦੇ ਗ੍ਰੰਥਾਂ 'ਚ ਇਹ ਗ੍ਰੰਥ ਪੜ ਕੇ ਹੀ ਗੁਰੂਆਂ ਨੇ ਗੱਲਾਂ ਲਿਖੀਆਂ ਨੇ ਇਹ ਗ੍ਰੰਥਾਂ ਦੇ ਆਧਾਰ ਤੇ ਹੀ ਗੁਰਬਾਣੀ ਲਿਖੀ ਹੋਈ ਸਾਰੀ ਉਹ ਗੱਲ ਮੰਨਦੇ ਨੇ ਲੇਕਿਨ ਇਹ ਕਹਿੰਦੇ ਨੇ ਥੋੜਾ ਲੋਕ ਪੜਦੇ ਨੇ ਢੱਕ ਲੋ ਇਹਨੂੰ ਪਬਲਿਕ ਵੀ ਨਾ ਪੜਦੀ ਹੀ ਪਬਲਿਕ ਆਮ ਪੜਦੀ ਨਹੀਂ ਇਹ ਹੋਰੇ ਪ੍ਰਚਾਰ ਸ਼ੁਰੂ ਕਰ ਲੈਂਦੇ ਜਵਾਨੀ ਜਿਹੜਾ ਆਪਣੇ ਸਾਡੇ ਦੇ ਸਿੱਖਾਂ ਜਵਾਨੀ ਜੋ ਚੱਲਦਾ ਬਸ ਉਹੀ ਸੰਗਤ ਕੋਲ ਹਾਂ ਹਾਂ ਜਵਾਨੀ ਗੱਲਾਂ ਨੇ ਇਹਨਾਂ ਕੋਲ ਜੋ ਇਹਨਾਂ ਦਾ ਪ੍ਰਚਾਰ ਹੈ ਮਾਸ ਨਹੀਂ ਖਾਣਾ ਇਹ ਨਹੀਂ ਕਰਨਾ ਉਹ ਨਹੀਂ ਨਾ ਸ਼ਰਾਬ ਨਹੀਂ ਸਭ ਜਵਾਲੀ ਪ੍ਰਚਾਰ ਹੈ ਗੁਰਬਾਣੀ ਨਾਲ ਦਾ ਬਲਿੰਕੇ ਨਸ਼ੇ ਨਹੀਂ ਕਰਨੇ ਉਹ ਨਹੀਂ ਕਰਨਾ ਇਹ ਸਮਾਜਿਕ ਗੱਲਾਂ ਨੇ ਨਾ ਕਿ ਧਾਰਮਿਕ ਸੱਚਖੰਡ ਨਾਲ ਇਹਦਾ ਕੀ ਮਤਲਬ ਹੈ ਨਾ ਗੱਲਾਂ ਦਾ ਸਮਾਜਿਕ ਗੱਲਾਂ ਸਮਾਜ ਤੋਂ ਅੱਡ ਹੋਣਾ ਲੋਗਾ ਰੀਤ ਤਿਆਗਣੀ ਹੈ ਤਾਂ ਲੋਗਾ ਰੀਤ ਦੀਆਂ ਗੱਲਾਂ ਨੇ ਇਹ ਤਾਂ ਕਹਿੰਦਾ ਪ੍ਰਸਮੇ ਤਿਆਗੀ ਵੀ ਦੂਜੀ ਅਧਿਆਦੀ ਲੋਗਾ ਰੀਤ ਫਿਰ ਤਿਉਣ ਤਿਆਗ ਵੈਰੀ ਵੀ ਦੁਸ਼ਮਣ ਨੇ ਇਹਨਾਂ ਦਾ ਰਚੀਦ ਵੀ ਵੈਰੀ ਹੈ ਇਹਨਾਂ ਦਾ ਅਲਕਾਇਦਾ ਵੀ ਵੈਰੀ ਹੈ ਪਾਕਿਸਤਾਨ ਵੀ ਵੈਰੀ ਹੈ ਇਹਨਾਂ ਦਾ ਪਤਾ ਪਤਾ ਵੈਰੀ ਹੈ ਸਵਾਰਥੀ ਦਾ ਪਤਾ ਪਤਾ ਵੈਰੀ ਹੈ ਘਰ ਦੇ ਵੀ ਵੈਰੀ ਨੇ ਭਾਈ ਵੀ ਵੈਰੀ ਨੇ ਤੇ ਸਵਾਰਥ ਤੇ ਸੰਸਾਰ ਵੈਰੀ ਹੈ ਸਵਾਰਥ ਦਾ ਸੰਸਾਰ ਵੈਰੀ ਹੈ ਸਵਾਰਥੀ ਕਰ ਲੈ ਨਾ ਸਵਾਰਥੀ ਕਿਸੇ ਤੇ ਭਰੋਸਾ ਕਰੇ ਨਾ ਸਵਾਰਥੀ ਤੇ ਕੋਈ ਭਰੋਸਾ ਕਰੇ ਕੋਈ ਤਾਂ ਜੋ ਕਰ ਲਵੇ ਸਵਾਰਥੀ ਨਹੀਂ ਕਰਦਾ ਕਿਸੇ ਤੇ ਭਰੋਸਾ ਤੇ ਤੇ ਬੈਰੀ ਮੀਤ ਸਮਾਨੇ ਤਾਂ ਕਿਤੇ ਤੁਰਿਆ ਗੁਣ ਮਿਲ ਸਾਧ ਪਛਾਣੇ ਇਹ ਰਸਤਾ ਹੋਰ ਉਹ ਰਸਤਾ ਮਾਇਆ ਦਾ ਹੈ ਮਾਇਆ ਤੋਂ ਪਿਲ ਨਾਲ ਜਿੰਨੇ ਨਸ਼ਿਆਂ ਨੇ ਆਪਣੇ ਪੈਸਾ ਤੇ ਆਪਣਾ ਸਰੀਰ ਦੀ ਕੁਰਬਾਨੀ ਕਰੀ ਹੈ ਜਿੰਨੀ ਲੁੱਟ ਤਾਂ ਇਹਨਾਂ ਨੇ ਮਚਾਈ ਹੈ ਚਾਹੇ ਧਾਮ ਕੋ ਬੰਦੇ ਨੇ ਜਾਈ ਤਾਂ ਕਾਰਨ ਕੀ ਹੈ ਆਪਣੇ ਇਹਨਾਂ ਨੇ ਕੀਤੇ ਸਵਾਹ ਕੀ ਹੈ ਇਹਨਾਂ ਨੇ ਕਿਉਂ ਇਹਨਾਂ ਨੇ ਕਿਉਂ ਜਿਹੜੀ ਯੂਥ ਹੈ ਉਹਨੂੰ ਐਕਸਾਈਟ ਕਿਉਂ ਕੀਤਾ ਜੋਸ਼ ਭਰਿਆ ਹੋਸ਼ ਉਡਾਇਆ ਇਹ ਹੋਸ਼ ਹੋਸ਼ ਕਰਦੇ ਉਹਨਾਂ ਨੂੰ ਹੋਸ਼ ਰੱਖਦੇ ਨੇ ਸਿਰ ਕਿਉਂ ਜਾਂਦੇ ਹੋਸ਼ ਗੁੰਮ ਕਰਕੇ ਜੋਸ਼ ਭਰਦਾ ਫਿਊਚਰ ਹੈ ਨਹੀਂ ਉਹਨਾਂ ਦਾ ਜਦ ਮਰਵਾਉਣੇ ਖਾਤਰ ਜੋਸ਼ ਭਰਿਆ ਹੋਇਆ ਜਦ ਦੇਖਿਆ ਵੀ ਹੁਣ ਸੈਂਟਰ ਸਾਡੇ ਬੰਦੇ ਬਰਵਾਤੇ ਕੋਈ ਨਾ ਕੋਈ ਦੰਗਾ ਖਰਾ ਕੇ ਹੋਰ ਕਰਾ ਕੇ ਆਪਣਾ ਰਾਜ ਲਾਇਆ ਫਿਰ ਚਲੋ ਮਰਨ ਦੀ ਗੱਲ ਨਾ ਕਰੋ ਹੁਣ ਉਹ ਰਾਜ ਕਰੀਏ ਆਪਾਂ ਮਰੇ ਹੁਣ ਗੱਲ ਛੱਡੋ ਫਿਰ ਆ ਗੱਲ ਕਰਨ ਲੱਗ ਜਾਂਦੇ ਇਹ ਰੱਖੇ ਨੇ ਤਾਂ ਮਰਵਾਉਣ ਵਾਸਤੇ ਯੂਥ ਜੇ ਹੋਸ਼ ਆ ਵੀ ਫਿਰ ਇਹਨਾਂ ਦੇ ਕਹਤੇ ਮਤਲਬ ਨਹੀਂ ਫਿਰ ਇਹਨਾਂ ਨੂੰ ਕਰ ਦਿੰਦੇ ਇਹਨਾਂ ਦਾ ਫਿਰ ਫੜਨਗੇ ਗਰੇਵਾਨ ਤੇ ਕੱਲ ਇਹਨਾਂ ਦੇ ਫੜਨਗੇ ਯਾਰ ਕਰਦੇ ਤੁਸੀਂ ਆਪਣੇ ਗਰਦਨ ਨੂੰ ਹੱਥਣਾ ਪੈ ਜਾਵੇ ਤਾਂ ਹੋਸ਼ ਨਹੀਂ ਆਉਣ ਦਿੰਦੇ ਜੋਸ਼ ਰੱਖਦੇ ਨੇ ਜੋਸ਼ ਵਾਲਿਆਂ ਨੂੰ ਜਦ ਮਰਜ਼ੀ ਪੜਕਾ ਦੇਣ ਹੁਣ ਇਹਨਾਂ ਦੇ ਗੱਲ ਜੋਸ਼ ਵਾਲੇ ਪਏ ਹੋਏ ਨੇ ਉਹ ਜੋਸ਼ ਵਾਲੇ ਇਹਨਾਂ ਦੇ ਗੱਲ ਪਏ ਹੋਏ ਨੇ ਉਹਨਾਂ ਦੀਆਂ ਤਲਵਾਰਾਂ ਦੇ ਬਬਲਦੀ ਲਾਉਂਦੇ ਜੋਸ਼ ਵਾਲਿਆਂ ਦੇ ਤਲਵਾਰਾਂ ਦਾ ਤੁਸੀਂ ਬਹਾਲੀਆਂ ਦਾ ਪ੍ਰਚਾਰ ਕੀਤਾ ਦੋ ਤਲਵਾਰਾਂ ਪਾਈਆਂ ਲੋਹੇ ਦੀਆਂ ਹੁਣ ਤਲਵਾਰ ਬਬਲਦੀ ਲਾਉਂਦੇ ਫਿਰਦੇ ਇਹ ਆਪਣਾ ਗੱਲ ਨੂੰ ਆ ਗਈਆਂ ਤਲਵਾਰਾਂ ਹੁਣ ਹੁਣ ਆਪਣੇ ਗਾਲ ਨੂੰ ਆਉਣ ਲੱਗੀਆਂ ਨਾ ਅਕਾਲ ਤਖਤ ਦੇ ਗਾਲ ਨੂੰ ਪੈ ਗਈਆਂ ਤਲਵਾਰਾਂ ਹੁਣ ਕਹਿੰਦਾ ਆਕਾਲ ਤਖਤ ਤੇ ਤਲਵਾਰਾਂ ਨਹੀਂ ਚਾਹੀਦੀ ਤੁਸੀਂ ਉਹ ਪ੍ਰਚਾਰ ਕੀਤਾ ਤਲਵਾਰਾਂ ਦਾ ਉਹ ਜਿਹੜੀ ਗਿਆਨ ਖੜਕ ਗਈ ਉਹ ਲਕੋ ਤੁਸੀਂ ਤਾਂ ਦੂਈ ਪਈ ਹੈ ਗੱਲ ਤੁਹਾਡੇ ਤੇ ਗਿਆਨ ਖੜਕ ਨਾ ਲਕਾਉਂਦੇ ਦੂਈ ਲੋਹੇ ਦੀਆਂ ਕਰਤੀਆਂ ਲੋਹੇ ਦੀਆਂ ਵੱਜਣੀਆਂ ਤੁਹਾਡੇ ਆਲੇ ਦੁਆਲੇ ਹੁਣ ਘਬਰਾ ਗਏ ਤਲਵਾਰਾਂ ਤੋਂ ਡਰ ਕੇ ਲੋਹੇ ਦਾ ਲੋੜੇ ਨਹੀਂ ਸੀ ਸਾਨੂੰ ਇਹ ਤਾਂ ਰਾਜਾ ਨੂੰ ਲੋੜ ਹੁੰਦੀ ਹੈ ਤਾਂ ਲੋਹੇ ਦੀ ਲੋੜ ਹੁੰਦੀ ਤਾਂ ਧਰੂ ਪ੍ਰਲਾਦ ਕੋਲ ਵੀ ਹੁੰਦੀ ਜੇ ਲੋਹੇ ਦੀ ਲੋੜ ਹੁੰਦੀ ਤਾਂ ਭਗਤਾਂ ਕੋਲ ਵੀ ਹੁੰਦੀ ਜੇ ਲੋਹੇ ਦੀ ਲੋੜ ਹੁੰਦੀ ਤਲਵਾਰ ਦੀ ਤਾਂ ਪੰਜਵੇਂ ਪਾਸ਼ਾ ਤੱਕ ਵੀ ਹੁੰਦੀ ਇਹਦੀ ਤਾਂ ਲੋੜ ਹੈ ਜੀ ਇਹ ਤਾਂ ਸਾਨੂੰ ਮਜਬੂਰ ਕਰ ਲੈਣ ਵਾਸਤੇ ਮਜਬੂਰੀ ਨੂੰ ਲੈਣੀ ਪਈ ਸਾਨੂੰ ਛੇਵੇਂ ਪਾਸ਼ਾ ਨੂੰ ਉਹਨਾਂ ਨੇ ਕਿਹਾ ਸੱਚ ਦਾ ਦਾ ਤਲਵਾਰ ਨਾਲ ਬੰਦ ਕਰਾਂਗੇ ਸੱਚ ਦਾ ਜਿਹੜਾ ਪ੍ਰਚਾਰ ਹੈ ਤਲਵਾਰ ਦੇ ਜ਼ੋਰ ਤੇ ਬੰਦ ਕਰਾਂਗੇ ਤਾਂ ਇਹ ਵੀ ਚੱਕਣੀ ਪੈਗੀ ਕਿਉਂਕਿ ਸੂਰਮਾ ਵੀ ਹੈ ਨਾ ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਕਈਆ ਤਾਂ ਸੂਰਾ ਪਰ ਸੂਰਮਾ ਨੇ ਦੂਈ ਵੀ ਚੱਕ ਲਈ ਆ ਜਾ ਵਈਏ ਇਹ ਵੀ ਲੈ ਸਾਨੂੰ ਤਾਂ ਨਹੀਂ ਇਹਦੀ ਲੋੜ ਪਰ ਤੇਰੇ ਵਾਸਤੇ ਲੋੜ ਹੈ ਤੂੰ ਇਸ ਤਲਵਾਰ ਦੀ ਭਾਸ਼ਾ ਸਮਝਦਾ ਜਿਹੜੇ ਤਾਂ ਸੀ ਸਾਧੂ ਜਿਹੜੇ ਤਾਂ ਸੀ ਧਾਰਮਿਕ ਉਹਨਾਂ ਨਾਲ ਤਾਂ ਗਿਆਨ ਚਰਚਾ ਕੀਤੀ ਹੈ ਔਰ ਜਿਹੜੇ ਸੀ ਹੰਕਾਰੀ ਆ ਦੂਈ ਤਲਵਾਰ ਲੋਹੇ ਦੀ ਉਹ ਜਾਣਦੇ ਸੀ ਉਹਨਾਂ ਨਾਲ ਲੋਹੇ ਦੀ ਤਲਵਾਰ ਦੀ ਭਾਸ਼ਾ ਦੀ ਗੱਲ ਸ਼ੁਰੂ ਕਰਤੀ ਛੇਵੇਂ ਪਾਸ਼ਾ ਨੇ ਦੱਸ ਵੀ ਦਿੱਤਾ ਵੀ ਅਸੀਂ ਇਹ ਵੀ ਤਲਵਾਰ ਦੀ ਭਾਸ਼ਾ ਤੁਹਾਡੇ ਨੂੰ ਵਧੀਆ ਜਾਣਦੇ ਹਾਂ ਇਹਦੀ ਵਰਤੋਂ ਵੀ ਅਸੀਂ ਵਧੀਆ ਜਾਣਦੇ ਹਾਂ ਤੁਹਾਡੇ ਨੂੰ ਸਾਬਤ ਵੀ ਕਰਤਾ ਦਸਮ ਪਾਸ਼ਾ ਨੇ ਵੀ ਸਾਬਤ ਕਰਤਾ ਫਿਰ ਸਿੱਖ ਖਾਲਸੇ ਨੂੰ ਮਾਰਸ਼ਲ ਕੌਮ ਬਣਾਤਾ ਵਰਡ ਦਾ ਮਾਰਸ਼ਲ ਨਹੀਂ ਮੁਸਲਮਾਨ ਸੀ ਮਾਰਸ਼ਲ ਮੁਸਲਮਾਨ ਸੀ ਪਠਾਨ ਜੇ ਮਾਰਸ਼ਲ ਜਿਹੜਾ ਕੌਮ ਸੀ ਜੇ ਉਹ ਮਾਰਸ਼ਲ ਉਹਦੀ ਗਦਾ ਗੁਰਜ ਮਾਰਸ਼ਲ ਪੜਨ ਦੀ ਖੋਈ ਖਾਲਸੇ ਨੇ ਖੋਈ ਉਹਨਾਂ ਸਰਦਾਰੀ ਹੈ ਸਰਦਾਰ ਜਿਹੜਾ ਹੈ ਮਾਰਸ਼ਲ ਦੀ ਗੁਰਜ ਹੈ ਲਖਬ ਸਰਦਾਰੀ ਦਾ ਸਰਦਾਰ ਇਹਨਾਂ ਦੇ ਨੇ ਪਠਾਣਾ ਸਰਦਾਰੀ ਖੋਲੀ ਸਰਦਾਰ ਆਪ ਲੱਗੇ ਨਾ ਸਰਦਾਰ ਮਿਸਲਾਣਿਆਂ ਨੂੰ ਸਰਦਾਰ ਤਾਂ ਕਹਿੰਦੇ ਸੀ ਆਹੋ ਜਸਵਾਲਾ ਦਾ ਨਾਮ ਸਰਦਾਰ ਸਰਦਾਰ ਮੁਸਲਮਾਨੀ ਲਫ਼ਜ਼ ਹੈ ਪਾਸ਼ਾ ਦਾ ਫਤਿਹ ਸਰਦਾਰ ਇਹ ਸਭ ਖਾਲਸਾ ਇਹ ਮੁਸਲਮਾਨੀ ਭਾਸ਼ਾ ਦੇ ਲਫ਼ਜ਼ ਐਸੇ ਸਾਨੂੰ ਦਰਬਾਰ ਦੀ ਕੋਈ ਲੋੜ ਨਹੀਂ ਤਸੇ ਪਾਸ਼ਾ ਨੇ ਕਿਹਾ ਆਪ ਲੜੂ ਨਾ ਫੌਜ ਲੜਾਉ ਅਸੀਂ ਫੌਜ ਨਹੀਂ ਬਣਾਉਣੀ ਲੜਾਈ ਨਹੀਂ ਕਰਨੀ ਇਹ ਬਾਅਦ ਕਿਹਾ ਵਿੱਚੇ ਕਿਹਾ ਹੋਇਆ ਲਾਸਟ ਵਿੱਚ ਕਿਹਾ ਹੋਇਆ ਦੁਸ਼ਮਣਾਂ ਦੇ ਆਪ ਲੜੂ ਨਾ ਫੌਜ ਲੜਾਉ ਇਹ ਸਾਨੂੰ ਫੌਜ ਸੀਗੀ ਵੀ ਲੜੀ ਲੜਾਈਆਂ ਮੇਰੇ ਬਾਅਦ ਚ ਕਿਹਾ ਡਿਫੈਂਸ ਵਾਸਤੇ ਹੈ ਆਪ ਲੜੂ ਨਾ ਫੌਜ ਲੜਾਉ ਦਾ ਮਤਲਬ ਇਹ ਹੈ ਕਿ ਮੈਂ ਮੈਂ ਫੌਜ ਲੜਾ ਕੇ ਨਹੀਂ ਸਿੱਖੀ ਫੈਲਾਉਣੀ ਸਿੱਖੀ ਪੰਥ ਵਾਸਤੇ ਫੌਜ ਦੀ ਲੋੜ ਨਹੀਂ ਆ ਸਾਨੂੰ ਜਿਵੇਂ ਕਹਿੰਦੇ ਨੇ ਵੀ ਅਸੀਂ ਰਾਜ ਕਰੇਗਾ ਖਾਲਸਾ ਸਿੱਖੀ ਫਲਾ ਦਾਂਗੇ ਇਹਦੇ ਨਾਲ ਸਿੱਖੀ ਤਾਂ ਤੁਹਾਡੇ ਵਿੱਚ ਨਹੀਂ ਰਹੀ ਸਿੱਖੀ ਤਾਂ ਤੁਹਾਡੇ ਅੰਦਰੋਂ ਖਤਮ ਹੋ ਗਈ ਸਲਾਮ ਹੈ ਤੁਸੀਂ ਕਿੱਥੇ ਇਹ ਨਹੀਂ ਨਹੀਂ ਫੈਲਦੀ ਇਹ ਪ੍ਰੇਮ ਦੀ ਗੱਲ ਹੈ ਇਹ ਤਾਂ ਪ੍ਰੇਮ ਦੀ ਗੱਲ ਹੈ ਜਿਨ ਪ੍ਰੇਮ ਕੀਓ ਨਹੀਂ ਪ੍ਰੇਮ ਪਾਇਓ ਸਾਚ ਕਹੂੰ ਸੁਣ ਲਿਓ ਸਭ ਜਿਨ ਪ੍ਰੇਮ ਕੀਓ ਤਿਨੀ ਪ੍ਰਭ ਤਾਂ ਪ੍ਰੇਮ ਦੀ ਭਾਸ਼ਾ ਨਾਲ ਚੱਲਣੀ ਹੈ ਇਹ ਗੱਲ ਇਹ ਤਾਂ ਸਭ ਦਸ ਨੂੰ ਬਰੀਏ ਜਿਹੜੇ ਗਲਤ ਨੇ ਉਹ ਨਾਲੇ ਉਹ ਰਾਹ ਪੈਣੇ ਵਾਲੇ ਬੰਦੇ ਹੀ ਨਹੀਂ ਮਾਇਆ ਸਾਡੀ ਨੇ ਸਾਰੇ ਜੀ ਉਹ ਨਹੀਂ ਰਾਹ ਪੈਣੇ ਇਹਨਾਂ ਨੇ ਠਾਕਰ ਦਾ ਸੇਵਕ ਆਗਿਆਕਾਰੀ ਠਾਕਰ ਦਾ ਸੇਵਕ ਸਦਾ ਪੁਜਾਰੀ ਠਾਕਰ ਦਾ ਸੇਵਕ ਆਗਿਆਕਾਰੀ ਠਾਕਰ ਦਾ ਜਿਹੜਾ ਸੇਵਕ ਹੈ ਤਾਂ ਹੀ ਸੇਵਕ ਹੈ ਅੱਗੇ ਚ ਚਾਕਰ ਲੱਗੇ ਚਾਕਰੀ ਚੱਲੇ ਖਸੂ ਦੇ ਪਾਸ ਖਸੂ ਇੱਛਾ ਦੇ ਅਨਸਾਰ ਚੱਲੇ ਤਾਂ ਚਾਕਰ ਫਿਰ ਦੂਜਾ ਇੱਕ ਚਾਕਰ ਹੋਰ ਹੈ ਚਾਕਰ ਕਹੀਏ ਖਸਮ ਦਾ ਸੋਹਣੇ ਉੱਤਰ ਦੇ ਸਾਹਮਣੇ ਤੋਂ ਉੱਤਰ ਦੇ ਨਹੀਂ ਜੀ ਇਹ ਨਹੀਂ ਹੋ ਸਕਦਾ ਨਹੀਂ ਜੀ ਗੁਰਬਾਣੀ ਨਹੀਂ ਮੰਨੀ ਜਾ ਸਕਦੀ ਬੜੀ ਔਖੀ ਹੈ ਉੱਤਰ ਦੇ ਤਾਂ ਅੱਜ ਜਿਵੇਂ ਦਿੰਦੇ ਨੇ ਇਹ ਦੂਆ ਚੱਕਰ ਚਾਕਰ ਕਹੀਏ ਚਾਕਰ ਤਾਂ ਨਾ ਖਸਮ ਦਾ ਜਿਵੇਂ ਕਹੋਂਦੇ ਨੇ ਸਾਰੇ ਉਹਦੇ ਹੁੰਦੇ ਚੱਕਰ ਹਾਂ ਸੋਹੇ ਦੇ ਕੋ ਉੱਤਰ ਦਿੰਦੇ ਨਹੀਂ ਜੀ ਬਾਣੀ ਕਿੱਥੇ ਮੰਨ ਸਕਦਾ ਕੋਈ ਦੇ ਤਾਂ ਜਵਾਬ ਦਿੱਤਾ ਬਜੂ ਗਵਾਏ ਆਪਣ ਅਗਲਾ ਪਰ ਅੱਗੇ ਜੋ ਮਿਲਣਾ ਕੁਝ ਨਹੀਂ ਮਿਲਣਾ ਹੈ ਦਰਗਾਹ ਤੋਂ ਕੁਝ ਨਹੀਂ ਮਿਲਣਾ ਗਿਆਨ ਨਹੀਂ ਮਿਲਣਾ ਹੈ ਆਪਣਾ ਵਜੂਦ ਹੈ ਗਵਾ ਗਿਆਨ ਗਵਾਇਆ ਗਿਆਨ ਗਵਾਇਆ ਗਿਆਨ ਗਵਾਇਆ ਦੂਜਾ ਪਰ ਗਰਭ ਗਲੇ ਵਿਖ ਖਾਇਆ ਜਿਹਨੇ ਵਿਖ ਖਾ ਲਈ ਮਾਇਆ ਖਾ ਲਈ ਗਰਭ ਚ ਗਲ ਗਏ ਸਾਰੇ ਗਿਆਨ ਗਵਾਇਆ ਦੂਜਾ ਆਇਆ ਗਿਆਨ ਕੀ ਗਵਾਇਆ ਚੱਕਰ ਲੱਗੇ ਚਾਖਰੀ ਜੇ ਕਲ ਚੱਲਾ ਇਹ ਗਵਾਇਆ ਗਿਆਨ ਉੱਤਰ ਦੇਤਾ ਨਹੀਂ ਜੀ ਬਾਣੀ ਦੀ ਮੰਨੀ ਜਾ ਸਕਦੀ ਫਿਰ ਗੁਰਦਾਰੇ ਛੱਡ ਕੇ ਪਰੇ ਹੋ ਜਾਓ ਸਿੱਖੀ ਤੋਂ ਅਸਤੀਫਾ ਦੇ ਦੋ ਉੱਥੇ ਕਾਦੇ ਬੋਲ ਕੇ ਜੱਫੀ ਪਾਈ ਬੈਠੇ ਅਜੋ ਛੱਡ ਕੇ ਇਹ ਮੰਨਣੀ ਹੁੰਦੀ ਇਹਾਂ ਦੇ ਹੋ ਸਿੱਖੀ ਅਸਤੀਫਾ ਹੀ ਦਿੱਤਾ ਹੋਇਆ ਗੋਲਕ ਦੀ ਮਾਇਆ ਨਹੀਂ ਛੱਡਣ ਦਿੱਤੀ ਉਹ ਕੰਬੜੀ ਨਹੀਂ ਰਿਛ ਨਹੀਂ ਛੱਡਦਾ ਜੱਫਾ ਪਾ ਲਿਆ ਹੁਣ ਪਾਣੀ ਚ ਉਹਦਾ ਮਾਇਆ ਨਹੀਂ ਛੱਡਦੀ ਹੈ ਮਾਇਆ ਨਾਗੜੀ ਨੇ ਲਵੇਟ ਪਾ ਲਿਆ ਹਾਂਜੀ ਸਾਗਰ ਕੇ ਸੇਵਕ ਹੈ ਮਨ ਪ੍ਰਤੀਤ ਸਾਗਰ ਕੇ ਸੇਵਕ ਹੈ ਮਨ ਪ੍ਰਤੀਤ ਸਾਗਰ ਕੇ ਸੇਵਕ ਦਾ ਜੇ ਸੇਵਕ ਹੋਵੇ ਵਾਕਈ ਸੇਵਕ ਹੋਵੇ ਉਹਦੇ ਮਨ 'ਚ ਭਰੋਸਾ ਹੁੰਦਾ ਪ੍ਰਤੀਤ ਹੁੰਦੀ ਹੈ ਉਹਦੇ ਦਾ ਮਨ 'ਚ ਪ੍ਰਤੀਤ ਇਹਨਾਂ ਦੇ ਪ੍ਰਤੀਤ ਕੀ ਦੇ ਜੇ ਪ੍ਰਤੀਤ ਨਹੀਂ ਤਾਂ ਸੇਵਕ ਨਹੀਂ ਜੇ ਪ੍ਰਤੀਤ ਹੈ ਤਾਂ ਸੇਵਕ ਹੈ ਜੇ ਭਰੋਸਾ ਗੁਰਬਾਣੀ ਤੇ ਸੇਵਕ ਹੈ ਜੇ ਭਰੋਸਾ ਨਹੀਂ ਸੇਵਕ ਨਹੀਂ ਬਸ ਦੋ ਵੀ ਗੱਲ ਹੈ ठाकुर ਕੇ ਸੇਵਕ ਕੇ ਮਨ प्रतीत ਹਾਂ ठाकुर ਕੇ ਸੇਵਕ ਕੀ ਬਲ ਰੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਦੂਜੀ ਪ੍ਰਤੀਤ ਹੈ ਕਿ ਨਹੀਂ ਹੈ ਉਹਦੀ ਨਿਰਮਲ ਰੀਤ ਹੈ ਕਿ ਨਹੀਂ ਹੈ ਉਹ ਤੋਂ ਪਤਾ ਲੱਗੂ ਉਹਦਾ ਜਿਹੜਾ ਬੱਚਾ ਉਹਦਾ ਵਰਤਾਓ ਹੈ ਪਬਲਿਕ ਨਾਲ ਉਹ ਨਿਰਮਲ ਹੈ ਕੋ ਸਵਾਰਥ ਵਾਲਾ ਜੇ ਤਾਂ ਸਵਾਰਥ ਵਾਲਾ ਵਰਤਾਓ ਫਿਰ ਤਾਂ ਨਿਰਮਲ ਨਹੀਂ ਹੈ ਜੇ ਸਵਾਰਥ ਤੋਂ ਰਹਿਤਾ ਫਿਰ ਨਿਰਮਲ ਹੈ ਦੇਖੋ ਪਰਮਾਰਥ ਵਾਲਾ ਜਾਇ ਨਾ ਹੋਵੇ ਨਿਰਮਲ ਵਾਸਤੇ ਨਿਰਮਲ ਵਾਸਤੇ ਸਵਾਰਥ ਤੋਂ ਰਹਿਤ ਹੋਵੇ ਨਹੀਂ ਬਹੁਤ ਉਹ ਫਿਰ ਪਨੀਤ ਹੋ ਜੂਗਾ ਕਿ ਪਰਮਾਰਥ ਵਾਲਾ ਉਹ ਸੱਚਖੰਡ ਵਾਲਿਆਂ ਦਾ ਹੀ ਹੈ ਸਾਡਾ ਨਹੀਂ ਹੈਗਾ ਜਾਂ ਫਿਰ ਕਿਸੇ ਭਗਤ ਦਾ ਗੁਰ ਸਿੱਖਤਾ ਜੇ ਨਿਰਮਲ ਰੀਤ ਹੋ ਜਾਣਾ ਸੇਵਕਾ ਨਾ ਹੈ ਸੇਵਕ ਕੀ ਮਲੀਨਤਾ ਨਹੀਂ ਹੈ ਮਨ ਵਿੱਚ ਜਦ ਵਰਤਦਾ ਹੈ ਮਲੀਨਤਾ ਰੱਖ ਕੇ ਨਹੀਂ ਵਰਤਦਾ ਸਵਾਰਥ ਰੱਖ ਕੇ ਨਹੀਂ ਵਰਤਦਾ ਕੋਈ ਗੱਲ ਮੂੰਹ ਸਵਾਰਥ ਸਵਾਰਥ ਰੱਖ ਕੇ ਮੂੰਹ ਕੋਈ ਗੱਲ ਨਹੀਂ ਕਰਦਾ ਮੂੰਹ ਕੱਢ ਕੇ ਸਵਾਰਥ ਦਾ ਲੱਗਣਾ ਸਵਾਰਥੀਆਂ ਗੱਲਾਂ ਹੀ ਕਰਦੇ ਨੇ ਸਾਰੇ ਹਾਂ ਸਾਗਰ ਕੋ ਸੇਵਕ ਜਾਣੇ ਸੰਗ ਪ੍ਰਭ ਦਾ ਸੇਵਕ ਨਾਮ ਕੇ ਸਾਗਰ ਕੋ ਸੇਵਕ ਜਾਣੇ ਸੰਗ ਜੇ ਸੰਗ ਜਾਣੂਗਾ ਸੇਵਕ ਨੂੰ ਹਰ ਵਕਤ ਜੇ ਸੇਵਕ ਠਾਕਰ ਨੂੰ ਨਾਲ ਨਾਲ ਹੈ ਉਹ ਨਾਲ ਸਾਗਰ ਕੋ ਸੇਵਕ ਜਾਣੇ ਸੰਗ ਨਾਲ ਹੈ ਉਹ ਨਾਲ ਦੋ ਇੱਕ ਤਾਂ ਹੈ ਜਾਣਦਾ ਸੰਗ ਜਾਣਦਾ ਤਾਂ ਹੀ ਨਿਰਮਲ ਰੀਤ ਹੋ ਸਕਦੀ ਹੈ ਜੇ ਸੰਗ ਨਹੀਂ ਜਾਣੂ ਨਿਰਮਲ ਰੀਤ ਨਹੀਂ ਹੋ ਸਕਦੀ ਨਿਰਮਲ ਰੀਤ ਕਿਵੇਂ ਹੋ ਜੇ ਸੰਗ ਹੈ ਹਰ ਵਕਤ ਸੰਗ ਜਾਣਦਾ ਹਾਕਮ ਨੂੰ ਗੁਰੂ ਨੂੰ ਅੰਦਰ ਸੰਗ ਜਾਣਦਾ ਤਾਂ ਕੋਈ ਗਲਤੀ ਕਰੇ ਬੋਲ ਕੇ ਨਾ ਚਲੀ ਜਾਉ ਮੈਂ ਮਗਰ ਮਗਰ ਦਾ ਜੇ ਜੇਬ ਪਾਉਣਾ ਚਲੀ ਵੀ ਨਾ ਫਿਰ ਲੋੜ ਕੀ ਹੈ ਜਿੰਦੇ ਲਾਉਣ ਦੀ ਫਿਰ ਰਜਿਸਟਰ ਰੱਖਣ ਦੀ ਲੋੜ ਕੀ ਹੈ ਜੇ ਸੰਗ ਜਾਓ ਹਿਸਾਬ ਕਿਤਾਬ ਰੱਖਣ ਦੀ ਕੀ ਲੋੜ ਹੈ ਕੁਛ ਵੀ ਲੋੜ ਹੈ ਲੋੜ ਜ਼ਿਆਦਾ ਚਲ ਆਵਾ ਉੱਤੇ ਹੋਇਆ ਤਾਂ ਸਾਰਾ ਹੀ ਆਵਾ ਉੱਤੇ ਫਿਰ ਸਾਰੀ ਲੋੜ ਹੈ ਜੋ ਵਰਜੀ ਕਰੀ ਜਾਓ ਸਰਕਾਰ ਦੇ ਇੰਨਾ ਕੁਝ ਉੱਥੇ ਕੋਲ ਕਰਪਸ਼ਨ ਨਹੀਂ ਹੁੰਦੀ ਕਰਪਸ਼ਨ ਨਹੀਂ ਹਟਦੀ ਹੁੰਦੀ ਕਰ ਕੋ ਸੇਵਕ ਜਾਣੇ ਸੰਗ ਪ੍ਰਭ ਦਾ ਸੇਵਕ ਨਾਮ ਕੇ ਪ੍ਰਭ ਦਾ ਸੇਵਕ ਨਾਮ ਕੇ ਰੰਗ ਜਿਹੜਾ ਪ੍ਰਭ ਦਾ ਸੇਵਕ ਹੁੰਦਾ ਉਹ ਨਾਮ ਦੇ ਰੰਗ ਜਿਹੜਾ ਰੰਗਿਆ ਰਹਿੰਦਾ ਉਹਦੇ ਮਾਇਆ ਦੇ ਰੰਗ ਜਿੰਨੀ ਨਹੀਂ ਰੰਗ ਹੁੰਦਾ ਕਿੰਨੀ ਉਹ ਮਾਇਆ ਵਾਲੇ ਹੋਵੇ ਮਾਇਆ ਦਾ ਪ੍ਰਭਾਵ ਹੀ ਨਹੀਂ ਹੁੰਦਾ ਨਾਮ ਕੇ ਰਾਮ ਬਸ ਉਹਨੂੰ ਨਾਮ ਦਾ ਹੀ ਮਤਲਬ ਆ ਨਾ ਕਿ ਮਾਇਆ ਦੀ ਮਤਲਬ ਕਿਉਂਕਿ ਗਿਆਨੀਆਂ ਦਾ ਤਾਂ ਨਾਮ ਹੈ ਉਹਦੇ ਵਾਸਤੇ ਤਾਂ ਨਾਮ ਹੈ ਤਾਂ ਨਾ ਦੁਆ ਤਾਂ ਤਾਂ ਜ਼ਹਿਰ ਹੈ ਦੁਆ ਤਾਂ ਉਹ ਤਾਂ ਨਾ ਜੋ ਸੁਵੀਰ ਮਾਇਆ ਨਾਗਣੀ ਜਗਤ ਰਹਾ ਲੁਕਾਏ ਜੋ ਇਸ ਕੀ ਸੇਵਾ ਕਰੇ ਤੇ ਉਹ ਫਿਰ ਡੰਗ ਉਹਦੇ ਹੀ ਮਾਰੂ ਜਿਹੜਾ ਸੇਵਾ ਕਰੂਗਾ ਕਰੂ ਸਾਰੇ ਡੰਗੇ ਪਏ ਨਾਗਣੀ ਦੇ ਹਾਂਜੀ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਦੀ ਰਾਖੇ ਨਿਰੰਕਾਰਾ ਸੇਵਕ ਕੋ ਪ੍ਰਭ ਪਾਲਣ ਹਾਰਾ ਜੇ ਸੇਵਕ ਹੋਵੇ ਤੇ ਪਾਲਣ ਹਾਰਾ ਪ੍ਰਭ ਜਿਹਦੇ ਘਰ ਸਭ ਕੁਝ ਆ ਜਾ ਪਾਲਣ ਹਾਰਾ ਉਹ ਹੈ ਅਸੀਂ ਮਾਇਆ ਤਾਂ ਜ਼ਰੂਰ ਕੰਮਾ ਲੈ ਤੁਸੀਂ ਕੀ ਕਰਨਾ ਨਹੀਂ ਆਇਆ ਤੂੰ ਉਹ ਕੋਈ ਰਾਸ਼ਟਰਪਤੀ ਕਹਿੰਦੇ ਜਾਂਦਾ ਪੈਸੇ ਜੇਬ 'ਚ ਪਾ ਕੇ ਲੈ ਕੇ ਜਾਂਦਾ ਉਹਦੇ ਤਾਂ ਆਪੇ ਕਰਨ ਵਾਲੀ ਹੈ ਸਰਕਾਰ ਨੂੰ ਉਹਦਾ ਖਰਚਾ ਉਹਦੇ ਬਿੱਲ ਜਿਹਨੇ ਪੇ ਹੋਣੇ ਨੇ ਉਹ ਆਪੇ ਕਰਨ ਵਾਲੇ ਨੇ ਸਾਰੇ ਗਵਰਨਮੈਂਟ ਕਰ ਰਹੀ ਹੈ ਉਹਦੇ ਤਾਂ ਸਾਰਾ ਉਹਨੂੰ ਕੀ ਲੋੜ ਆ ਵੀ ਕਿੰਨਾ ਦਾ ਟਿਕਟ ਆਇਆ ਕੀ ਹੋਇਆ ਕੀ ਨਾ ਹੋਇਆ ਕਿਹੜੇ ਕਿਹੜੇ ਹੋਟਲ ਦੀ ਪੇਮੈਂਟ ਕੀ ਕਰਦੀ ਹੈ ਕੀ ਨਹੀਂ ਕਰਦੀ ਗੱਡੀ ਤੇਲ ਪਾਉਣੇ ਪੈਟਰੋਲ ਪਾਉਣੇ ਨਹੀਂ ਪਾਉਣੇ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੇਵਕ ਕੋ ਪ੍ਰਭ ਪਾਲਣ ਹਾਰਾ ਸੇਵਕ ਦਾ ਪਾਲਣ ਹਾਰਾ ਪ੍ਰਭ ਆਪ ਹੈ ਜੇ ਸੇਵਕ ਦਾ ਪ੍ਰਭ ਪਾਲਣ ਹਾਰਾ ਹੈ ਸੇਵਕ ਨੂੰ ਝੂਠ ਪੰਗਾ ਲੈਣਾ ਪੰਗਾ ਲੈਣਾ ਹਾਂਜੀ ਸੇਵਕ ਕੀ ਰੱਖੇ ਨਿਰੰਕਾਰ ਜਿੱਥੇ ਤੱਕ ਰੱਖਿਆ ਦੀ ਗੱਲ ਹੈ ਰੱਖਿਆ ਦੀ ਗੱਲ ਹੈ ਉਹ ਨਿਰੰਕਾਰ ਆਪ ਰੱਖਦਾ ਵੀ ਰੱਖਿਆ ਉਹ ਆਪੇ ਚਾਹ ਕਰਦਾ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਨਿਰੰਕਾਰਾ ਹੁਕਮ ਹੈ ਸੋ ਸੇਵਕ ਜਿਸ ਦਇਆ ਪ੍ਰਭ ਹੈ ਨਿਰੰਕਾਰੇ ਨਾਲ ਨਾ ਲੱਗਿਆ ਹੁਣ ਨਿਰੰਕਾਰ ਨਾਲ ਹਾਂ ਕਰਨਾ ਲੱਗ ਗਿਆ ਨਾਲ ਨਾਲ ਹੁਕਮ ਹੈ ਇਹਦਾ ਮਤਲਬ ਹੈ ਇਹਦਾ ਦੇ ਹੈ ਹੁਣ ਦੇਸ ਸਰੂਪ ਨੰਕਾਰ ਹੈ ਸ਼ਬਦ ਹੈ ਉਹ ਹੁਕਮ ਹੈ ਹਾਂ ਸ਼ਬਦ ਹੀ ਤਾਂ ਹੀ ਮੰਨੀਏ ਜੋ ਹਾਂ ਜਿਹੜਾ ਨੰਕਾਰ ਹੈ ਉਹ ਜੋਤ ਹੈ ਤੇ ਕਾਰਾ ਲਾਉਂਦਾ ਕਰਨਾ ਲੱਗ ਗਿਆ ਨਾਲ ਬਾਹਰ ਦੇ ਕੰਮ ਕਰਦਾ ਜਿਹੜਾ ਕੰਨਾ ਲੱਗ ਜਾਂਦਾ ਜਦ ਉਹ ਲੋਕ ਪਰਲੋਕ ਦੋਹੀ ਜਗ੍ਹਾ ਕੰਮ ਕਰਦਾ ਪੂਰਨ ਬ੍ਰਹਮ ਜਿਹੜਾ ਹੈਗਾ ਮਾਇਆ ਤੇ ਨਹੀਂ ਹੁੰਦਾ ਮਾਇਆ ਤੋਂ ਪਰੇ ਰਹਿੰਦਾ ਸਾਗਰ ਤੋਂ ਬਾਹਰ ਰਹਿੰਦਾ ਸ਼ਬਦ ਰੂਪ ਵਿੱਚ ਸਾਗਰ ਦੀ ਵੀ ਦਖਲ ਦੇ ਸਕਦਾ ਪੂਰਨ ਬ੍ਰਹਮ ਦਾ ਤਾਂ ਭਜਦਾ ਫਿਰ ਬਾਹਰ ਬਾਰਡਰ ਟੱਪਦਾ ਪੂਰਨ ਬ੍ਰਹਮ ਉੱਤੇ ਸਾਰੇ ਬਾਰਡਰ ਤੋਂ ਬਾਹਰ ਟੱਪਦਾ ਜਿਹੜਾ ਨਿਰੰਕਾਰ ਹੈ ਉਹ ਇੱਥੇ ਦਖਲ ਦਿੰਦਾ ਨੰਕਾਰ ਦਖਲ ਨਹੀਂ ਦਿੰਦਾ ਉਹ ਨੰਕਾਰ ਦਾ ਦੇਸ਼ ਸਾਡਾ ਨੰਕਾਰ ਕੇ ਉਹ ਦੇਸ਼ ਫਿਰ ਇਹਦਾ ਮਤਲਬ ਵੱਖਰਾ ਉਹਦਾ ਦੇਸ਼ ਜਾਏ ਨੰਕਾਰ ਕੇ ਦੇਸ਼ ਜਾਏ ਤਾਂ ਆਹ ਨੰਕਾਰ ਦੇਸ ਸਹਿ ਨੰਕਾਰ ਇੱਥੇ ਆਉਂਦਾ ਨਹੀਂ ਨਿਰੰਕਾਰਾ ਇੱਥੇ ਆ ਸਕਦਾ ਨਿਰੰਕਾਰ ਇੱਥੇ ਨਹੀਂ ਆ ਸਕਦਾ ਆਉਂਦਾ ਹੀ ਨਹੀਂ ਉਹ ਤਾਂ ਮਸਾਂ ਖੜਾ ਛੜਾ ਕੇ ਗਿਆ ਨਿਰੰਕਾਰ ਨਿਰੰਕਾਰ ਦੀ ਇੱਛਾ ਸ਼ਕਤੀ ਇੱਥੇ ਕੰਮ ਕਰਦੀ ਹੈ ਨਾ ਕਿ ਨਿਰੰਕਾਰ ਆਉਂਦਾ ਜਮਨ ਮਨੋਂ ਹੁਕਮ ਆ ਗਿਆ ਹਾਕਮ ਦੀ ਨਿਰੰਕਾਰ ਦੀ ਇੱਛਾ ਉੱਥੇ ਬੈਠੇ ਦੀ ਇੱਥੇ ਕੰਮ ਕਰਦੀ ਹੈ ਆਪ ਨਹੀਂ ਐਂਟਰ ਕਰਦਾ ਉੱਥੋਂ ਇੱਥੇ ਇੱਛਾ ਸ਼ਕਤੀ ਨੂੰ ਕੰਮ ਕਰਦਾ ਇੱਛਾ ਸ਼ਕਤੀ ਨਾਲ ਨਿਰੰਕਾਰ ਹੈ ਆਪ ਨਿਰੰਕਾਰ ਹੈ ਕਰਨਾ ਲੱਗਿਆ ਇੱਥੇ ਵੀ ਆ ਕੇ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਹੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਸੋ ਸੇਵਕ ਸੇਵਕ ਸੇਵਕ ਉਹ ਹੈ ਜਿਸ ਦਇਆ ਪ੍ਰਭ ਧਾਰਾ ਹੈ ਜਿਸ ਪ੍ਰਭ ਦੀ ਦਇਆ ਗਈ ਉਹ ਸੇਵਕ ਹੈ ਜਿਹਦਾ ਦਇਆ ਨਹੀਂ ਹੋਈ ਸੇਵਾ ਕਰੇ ਨਹੀਂ ਸਕਦਾ ਦੂਏ ਪਾਸੇ ਨੂੰ ਵੀ ਘੁਮਾ ਕੇ ਦੇਖ ਲਓ ਨਾ ਜੇ ਸੇਵਾ ਨਹੀਂ ਕਰਦਾ ਉਹ ਤੇ ਕਿਰਪਾ ਨਹੀਂ ਹੈ ਪਾਣੀ ਉਹਨੇ ਮੰਗੀ ਨਹੀਂ ਉਹਨੇ ਕੀਤੀ ਨਹੀਂ ਉਹਨੇ ਕੀ ਮੰਗੀ ਸੀ ਉਹਨੇ ਮੰਗੀ ਸੀ ਕੋਈ ਸੀਟ ਗ੍ਰੰਥੀ ਦੀ ਹੈਡ ਗ੍ਰੰਥੀ ਦੀ ਕੋਈ ਸੀਟ ਮੰਗੀ ਸੀ ਕੋਈ ਕਲਰਕ ਦੀ ਉਹ ਸੀਟ ਮੰਗੀ ਸੀ ਉੱਥੋਂ ਉਹਨੂੰ ਆਇਆ ਦੀ ਗੱਲ ਸੀ ਉਹਨੂੰ ਮਿਲ ਗਈ ਆ ਚੀਜ਼ ਮੰਗੀ ਨਹੀਂ ਜੋ ਮੰਗੀ ਜੋ ਮੰਗੇ ਠਾਕਰ ਆਪਣ ਦੇ ਸੋਈ ਸੋਈ ਜੋ ਕਿਰਪਾ ਮੰਗਦਾ ਫਿਰ ਮਿਲ ਜਾਂਦੀ ਜਿਹਨੇ ਕਿਰਪਾ ਮੰਗੀ ਉਹਨੂੰ ਕਿਰਪਾ ਮਿਲ ਗਈ ਜਿਹਨੇ ਮਾਇਆ ਮੰਗੀ ਉਹਨੂੰ ਮਾਇਆ ਮਿਲ ਗਈ ਸੋ ਸੇਵਕ ਜਿਸ ਦਇਆ ਪ੍ਰਭ ਧਾਰਾ ਹੈ ਨਾਨਕ ਸੇਵਕ ਸਾਥ ਸਾਥ ਸਮਾਰਾ ਜਿਸ ਦਇਆ ਪ੍ਰਭ ਧਾਰਾ ਉਹ ਸੇਵਕ ਹੈ ਦਇਆ ਧਾਰੂਗਾ ਜਦ ਜਦ ਅਸੀਂ ਸੇਵਾ ਕਰਦੀ ਸਾਡੀ ਇੱਛਾ ਹੋਊਗੀ ਉਹਨੂੰ ਕਹਾਂਗੇ ਤੂੰ ਕਿਰਪਾ ਕਰ ਸੇਵਕ ਬਣੇ ਰਹੀਏ ਸਾਡੀ ਜਿਹੜੀ ਹੈ ਮਾਇਆ ਨੂੰ ਦੇਖ ਕੇ ਸਾਡੀ ਸੁਰਤੀ ਉਖੜੇ ਨਾ ਮਾਇਆ ਸਾਨੂੰ ਸਲਪਨਾ ਕਰ ਜਵੇ ਹਾਂ ਨਾਨਕ ਸੋ ਸੇਵਕ ਸਾਥ ਸਾਥ ਸਮਾਰਾ ਉਹ ਸੇਵਕਾ ਸਾਥ ਸਾਥ ਸਿਮਰਦਾ ਆਪਣੇ ਆਪ ਨੂੰ ਸਾਥ ਸਾਥ ਸਮਾਰਦਾ ਆਪਣੇ ਔਗਣਾਂ ਨੂੰ ਸਾਥ ਸਾਥ ਕਰਕੇ ਦੂਰ ਸਮਾਰੇ ਦਾ ਮਤਲਬ ਆਪਣੇ ਔਗਣ ਦੂਰ ਕਰਦਾ ਸਮਾਲੇ ਲਫ਼ਜ਼ ਮਾਰਦਾ ਆਪਣੇ ਆਪ ਨੂੰ ਠੀਕ ਕਰਦਾ ਆਪਣੇ ਆਪ ਨੂੰ ਆਪਣੀ ਆਪਣੀ ਕਮੀਆਂ ਦੂਰ ਕਰਦਾ ਸਾਥ ਸਾਥ ਸਮਾਰਨਾ ਸਮਾਰਨਾ ਲਫ਼ਜ਼ ਹੈ ਸਿੱਧਾ ਜੇ ਵਿਗੜੀ ਹੋਈ ਆ ਕੋਈ ਚੀਜ਼ ਵਿਗੜੀ ਨਹੀਂ ਲਿਖਿਆ ਰੱਖ ਲਿਓ ਹਮ ਤੇ ਵਿਗੜੀ ਜੋ ਵਿਗੜੀ ਆ ਉਹਨੂੰ ਠੀਕ ਕਰ ਦੇ ਸਮਾਦੇ